ਮਹੱਲਾ ਦੂਜਾ ਏ ਸਰਬ ਦੇਵਾ ਦੇਵ ਦੇਵਾ ਤਾਤਮ ਏ ਕ੍ਰਿਸ਼ਨ ਸਰਬ ਦੇਵਾ ਦੇਵੇ ਨੂੰ ਦੇਖੋ ਕਰਨਾ ਲੱਗਿਆ ਹੈ ਦੇਵ ਨੂੰ ਕਰਨਾ ਨਹੀਂ ਹੈ ਦੇਵਾ ਨੂੰ ਕਰਨਾ ਜਿਹੜਾ ਦੇਵਾ ਦੇਵ ਦੇਵਾ ਦੋ ਹੋ ਗਏ ਦਾਲ ਹੋ ਗਈ ਦੇਵਾ ਸਰੀਰ ਦੇ ਵਿੱਚ ਹੈ ਜਿਹੜਾ ਜੀ ਹੈ ਨਾ ਜੀ ਜੀਵਾਤਮਾ ਇਹ ਦੇਵ ਹੈ ਇਹਦੇ ਅੰਦਰ ਦੇਵ ਹੈ ਦੇਵ ਦੇ ਅੰਦਰ ਹੈ ਜਿਹੜੀ ਸੂਰਜ ਦੀ ਜਿਹੜੀ ਧੁੱਪ ਹੈ ਲਾਈਟ ਹੈ ਜੋਤ ਹੈ ਉਹ ਦੇਵ ਹੈ ਸੂਰਜ ਦੇਵ ਹੈ ਸੂਰਜ ਲਾਈਟ ਦੇ ਰਿਹਾ ਹੈ ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹ ਦੇਵ ਹੈ ਅੰਤਰ ਦੇਵ ਨਾ ਜਾਣਿਆ ਸਿੱਧੂ ਨਾ ਨਹੀਂ ਜਾਣਦਾ ਕਿ ਇਹਦੇ ਅੰਦਰ ਦਾ ਇਹਦੇ ਦੇਵ ਦੇਵਤਾ ਇਹਦੇ ਆਪਣੇ ਅੰਦਰ ਔਰ ਜਿੱਥੇ ਤੱਕ ਦੇਵਤੇ ਦਾ ਸਵਾਲ ਹੈ ਦੇਵਤਾ ਜਿਹਨੂੰ ਕਹਿੰਦੇ ਆ ਉਹ ਆਦਮੀ ਹੈ ਦੇਵਤਾ ਤਾਂ ਖੁਦ ਆਦਮੀ ਹੈ ਆਦਮੀ ਦੇਵਤਾ ਵੀ ਹੋ ਸਕਦਾ ਹੈ ਰਾਖੀ ਵੀ ਹੋ ਸਕਦਾ ਬਲੇਹਾਰੀ ਬੁਰਾਪਣੇ ਦੇਵਾੜੀ ਸਤਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਜੰਮਿਆ ਮਾਨਸ ਹੈ ਜੰਮਦਾ ਮਾਨਸ ਹੈ ਚਾਹੇ ਦੇਵਤਾ ਬਣ ਜਵੇ ਚਾਹੇ ਰਾਖੀ ਬਣ ਜਵੇ ਬੁੱਧ ਲੈ ਲਈ ਦੁਰਮਤ ਸੁਣ ਲਈ ਦੁਰਮਤ ਮੰਨ ਲਈ ਰਾਖੀ ਬਣ ਗਿਆ ਗੁਰਮਤ ਸੁਣ ਲਈ ਦੇਵਤਾ ਬਣ ਗਿਆ ਆਪਣਾ ਜੋ ਕੰਮ ਕਰਨਾ ਆਇਆ ਉਹ ਕਰਨ ਲੱਗ ਗਿਆ ਜਮਦਾ ਹੀ ਜਿਵੇਂ ਧਰੂ ਪ੍ਰਲਾਦ ਨੇ ਕਰ ਲਿਆ ਬਚਪਨ ਤੇ ਹੀ ਤਾਂ ਤਾਂ ਉਹ ਦੇਵਤਾ ਸ਼ੁਰੂ ਤੋਂ ਹੀ ਦੇਵਤਾ ਜੇ ਉਲਟੇ ਰਾਹ ਪੈ ਗਿਆ ਬਾਹਰ ਟੋੜ ਲੱਗ ਗਿਆ ਧਰਮ ਦੀ ਪੜਾਈ ਉਲਟੀ ਪੜ ਲਈ ਜਿਹੜੇ ਬਾਹਰ ਕਹਿੰਦੇ ਨੇ ਬਾਹਰ ਹੈ ਮੈਂ ਕੁਝ ਕਰ ਸਕਦਾ ਮੈਂ ਕਰਦਾ ਮੈਂ ਦਾਨ ਕਰਦਾ ਮੈਂ ਪਰ ਇਹ ਰਾਹ ਪੈ ਗਿਆ ਮੈਂ ਵਾਲੇ ਰਾਹ ਪੈ ਗਿਆ ਤੇਰੇ ਰਾਹ ਸੀ ਬਾਟ ਹੋਲੇ ਸੇ ਪਰ ਭਲਾਈ ਫਿਰ ਇਹਦਾ ਪਰ ਵੱਜੂਗਾ ਜੇ ਤਾਂ ਇਹਦਾ ਗਿਆਨ ਵੱਧਦਾ ਚਾਨਣ ਵੱਧਦਾ ਤੇ ਰੋਸ਼ਨੀ ਵੱਧਦੀ ਹੈ ਫਿਰ ਇਹ ਦੇਵਤਾ ਜੇ ਜੇ ਤਾਂ ਢੇਰਾ ਵੱਧਦਾ ਫਿਰ ਇਹ ਰਾਖਸ਼ ਹੈ ਇਹੀ ਰਾਖਸ਼ ਹੈ ਇਹੀ ਦੇਵਤਾ ਜਿਨ ਮਾਨਸ ਦੇ ਦੇਵਤੇ ਦੇਵਤਾ ਹੈ ਖੁਦੇ ਦੇਵਤਾ ਬਣ ਸਕਦਾ ਦੇਵਤੇ ਦੀ ਪੂਜਾ ਕਰਨ ਦੀ ਲੋੜ ਨਹੀਂ ਦੇਵਤੇ ਦੀ ਦੇਵ ਦੀ ਪੂਜਾ ਹੁੰਦੀ ਦੇਵ ਦਾ ਤਾਂ ਸੈਂਟਰ ਹੋਣਾ ਦੇਵ ਹੋਰ ਚੀਜ਼ ਹੈ ਦੇਵਤਾ ਹੋਰ ਚੀਜ਼ ਇਹ ਗੱਲ ਦਾ ਵੀ ਭਲੇਖ ਹੈ ਸਿੱਧੂ ਮਾਤੀ ਦੇਵ ਔਰ ਦੇਵਤੇ ਦਾ ਵੀ ਫਰਕ ਹੈ ਇੱਥੇ ਦੇਵ ਔਰ ਦੇਵਤਾ ਦੋਏ ਹੁੰਦੇ ਕ੍ਰਿਸ਼ਨ ਦਾ ਮਤਲਬ ਹੈ ਕਾਲਾ ਜਿਹਦਾ ਜੋ ਕਲੰਕਤ ਹੈ ਜਿਹਨੂੰ ਕਲੰਕ ਲੱਗਿਆ ਹੋਇਆ ਹੈ ਜਿਹਦੇ ਅੰਦਰ ਭਰਮ ਜਿਸਕੇ ਮਨ ਵਿੱਚ ਭਰਮ ਜਿਹਦੇ ਅੰਦਰ ਭਰਮ ਹੈ ਭਰਮੇ ਭੁੱਲਾ ਦੇ ਦੇ ਹਿਸਾਬ ਹੈ ਉਹ ਜੋ ਕ੍ਰਿਸ਼ਨ ਦੇ ਕਾਲਾ ਉਹਦੇ ਅੰਦਰ ਕ੍ਰਿਸ਼ਨ ਦਾ ਮਤਲਬ ਹੈ ਕਾਲਾ ਹੁੰਦਾ ਕ੍ਰਿਸ਼ਨ ਦਾ ਰੰਗ ਵੀ ਕਾਲਾ ਹੀ ਮੰਨਦੇ ਨੇ ਜੋ ਕਾਲਾ ਸੀ ਕਾਲਾ ਮਨ ਜਨਮ ਜਨਮ ਕੀ ਇਸ ਮਨ ਕੋਲ ਮਨ ਲਾਗੀ ਕਾਲਾ ਹੋਇਆ ਇਸ ਕਰਕੇ ਉਹਨੂੰ ਸਾਰਿਆਂ ਦੇ ਅੰਦਰ ਜਿਹੜਾ ਜੀਵ ਆਤਮਾ ਹੈ ਜਾਂ ਐ ਕਹੋ ਸਾਰੇ ਹੀ ਕ੍ਰਿਸ਼ਨ ਨੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਰੋੜਾਂ ਹੀ ਕ੍ਰਿਸ਼ਨ ਬਣਾਏ ਨੇ ਸਾਰੇ ਕ੍ਰਿਸ਼ਨ ਨੇ ਕਿੱਥੇ ਬਣਾਏ ਨੇ ਕ੍ਰਿਸ਼ਨ ਕਰੋੜ ਕੀੜਾ ਹੈ ਕ੍ਰਿਸ਼ਨ ਕੀਟ ਮਤਲਬ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਕੀੜਾ ਜਿਹੜਾ ਅੰਦਰ ਦੇਵ ਹੈ ਉਹ ਰਾਮ ਹੈ ਕਿਤੇ ਰਾਮ ਸੇ ਮੇਟ ਡਾਰੇ ਪਾਇਓ ਨੂੰ ਕੀੜਾ ਨਹੀਂ ਕਿਹਾ ਹੈ ਪਾਇਰ ਮੇਟ ਡਾਰੇ ਤਾਂ ਕਿਹਾ ਹੈ ਪਰ ਉਹਨੂੰ ਕੀੜਾ ਨਹੀਂ ਕਿਹਾ ਸਭਾ ਘਟ ਰਾਮ ਬੋਲਦਾ ਹੈ ਜਿਹੜਾ ਅੰਦਰ ਬੋਲਦਾ ਉਹ ਰਾਮ ਹੈ ਜਿਹੜਾ ਦੇਜ ਬੋਲਦਾ ਉਹ ਕ੍ਰਿਸ਼ਨ ਦੋਏ ਕੋਈ ਨੇ ਦੋਏ ਰਲ ਕੇ ਇੱਕ ਨੇ ਉਹਨਾਂ ਦਾ ਝਗੜਾ ਕ੍ਰਿਸ਼ਨ ਤ੍ਰੇਤੇ ਦਾ ਅਵਤਾਰ ਹੈ ਉਹ ਦੁਆਪਰ ਦਾ ਅਵਤਾਰ ਹੈ ਉਹ ਫਲਾਣਾ ਅਵਤਾਰ ਹੈ ਉਹ ਟਿੰਡਾ ਦੁਆਪਰ ਤ੍ਰੇਤਾ ਵੀ ਅਲੱਗ-ਅਲੱਗ ਨਹੀਂ ਹੈ ਉਹ ਕਹਾਂ ਹੋਊਗਾ ਦੁਆਪਰ ਤ੍ਰੇਤਾ ਕੀ ਹੁੰਦੇ ਨੇ ਉਹਨਾਂ ਨੇ ਕੀ ਬਣਾਤਾ ਕੁਝ ਦਾ ਕੁਝ ਬਣਾਤਾ ਇਸੇ ਕਰਕੇ ਸੁਣਦੇ ਸਿਮਰਤ ਸ਼ਾਸਤਰ ਸਗਲ ਗੁਰਬਾਣੀ ਦੇ ਸਿੱਧ ਕੀਤੇ ਸਿਮਰਤ ਸ਼ਾਸਤਰਾਂ ਸੁਧ ਕੀਤੇ ਨੇ ਉਹਨਾਂ ਦਾ ਕ੍ਰਿਸ਼ਨ ਦਾ ਭਲੇਖਾ ਕੱਢਿਆ ਰਾਮ ਦਾ ਭਲੇਖਾ ਕੱਢਿਆ ਉਹਨਾਂ ਵਾਲਾ ਰਾਮ ਬਣਿਆ ਨਹੀਂ ਹੈ ਉਹ ਕਹਿੰਦੇ ਨੇ ਇੰਨੀ ਵਾਰ ਰਾਮ ਦਾ ਨਾਮ ਆਇਆ ਰਾਮ ਬਣਿਆ ਨਹੀਂ ਰਾਮ ਰਿਜੈਕਟ ਕੀਤਾ ਉਹਨਾਂ ਵਾਲਾ ਜਿਹੜਾ ਉਹਨਾਂ ਵਾਲਾ ਰਾਮ ਕ੍ਰਿਸ਼ਨ ਹੈ ਉਹਦੇ ਵਾਸਤੇ ਤਾਂ ਪਾਇਆ ਜਾਂਦਾ ਤੇ ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਕਿੰਨੇ ਹੀ ਰਾਮ ਔਰ ਕ੍ਰਿਸ਼ਨ ਹੁੰਦੇ ਆਏ ਨੇ ਇੱਥੇ ਤਾਂ ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਤੇਨੇ ਕਾਲ ਖਾਪਿਓ ਨਤੇ ਕਾਲ ਕਾਏ ਸਕਾਲ ਕਾਲ ਸਾਰੇ ਖਵਾਤੇ ਕਾਲ ਤਾਂ ਨਹੀਂ ਕੁਝ ਵਿਗਾੜ ਸਕੇ ਉਹ ਯਾਨੀ ਕਾਲ ਨਾਲ ਉਹ ਲੜੇ ਹੀ ਨਹੀਂ ਕਾਲ ਪਰ ਦਾ ਮਰਦਾ ਮਾਨ ਕੀਤਾ ਹੀ ਨਹੀਂ ਉਹਨਾਂ ਨੇ ਭਗਤਾ ਨਹੀਂ ਕੀਤਾ ਜਿਹਨੇ ਮਨ ਜਿੱਤਿਆ ਉਹਨੇ ਕਾਲ ਜਿੱਤਿਆ ਸੱਚ ਮਨ ਹੀ ਕਾਲ ਹੈ ਮਨ ਕਾ ਮਨ ਕਾ ਰੂਪ ਹੈ ਕਲਪਨਾ ਮਨ ਦੇ ਵਿੱਚ ਹੈ ਨਾ ਮਨ ਮਰ ਗਿਆ ਕਾਲ ਮਰ ਗਿਆ ਕਾਲ ਖਤਮ ਮਨ ਦੇ ਮਰਨਾ ਕਾਲ ਮਰ ਜਾਂਦਾ ਮਨ ਹੀ ਕਾਲ ਹੈ ਤਾਂ ਹੀ ਇਹਦੀ ਕਲਪਨਾ ਹੀ ਤੇਰਾ ਕਾਲ ਹੈ ਕਲਪਨਾ ਕਰਕੇ ਮਨ ਵੀਰ ਕਹਿੰਦੇ ਨੇ ਕਾਲ ਕਲਪਨਾ ਕਾਲ ਹੀ ਕਲਪਨਾ ਹੈ ਕਦੇ ਨਾ ਖਾਏ ਫਿਰ ਤੈਨੂੰ ਨਹੀਂ ਖਾ ਸਕਦੀ ਜੇ ਤੂੰ ਆਪਣੇ ਮੂਲ ਨਾਲ ਜੁੜ ਜਵੇਂ ਕਲਪਨਾ ਨੂੰ ਤਿਆਗ ਦਵੇਂ ਤਾਂ ਤੈਨੂੰ ਕਾਲ ਰੂਪੀ ਕਲਪਨਾ ਖਾ ਨਹੀਂ ਸਕਦੀ ਖਾਣ ਦਾ ਮਤਲਬ ਕੀ ਹੈ ਬੁੱਧੀ ਦਾ ਨਾਸ਼ ਕਰਨਾ ਤੇਰੀ ਅਕਲ ਨੂੰ ਖਾ ਜਾਣਾ ਉਹਨੇ ਅਕਲ ਘਟਾ ਦੇਣੀ ਹੈ ਤੇਰੇ ਚ ਜੀਵ ਜੀਵਾਤਮਾ ਨੂੰ ਕੋਈ ਸਾਹ ਨਹੀਂ ਸਕਦਾ ਹੁੰਦਾ ਇੱਥੇ ਵੀ ਭਲੇਖਾ ਪੈ ਜੂ ਨਾ ਅਕਲ ਖਾ ਜਾਂਦੀ ਹੈ ਅਕਲ ਘਟ ਜਾਂਦੀ ਹੈ ਪਰ ਵੱਜ ਜਾਂਦਾ ਹੈ ਰੋਸ਼ਨੀ ਘਟ ਜਾਂਦੀ ਹੈ ਹਾਂਜੀ ਇਹ ਕ੍ਰਿਸ਼ਨ ਸਰਬਦੇਵਾ ਦੇਵਾ ਕ੍ਰਿਸ਼ਨ ਸਾਰਿਆਂ 'ਚ ਕੋਈ ਹੈ ਮਨ ਦਾ ਸੁਭਾਅ ਇੱਕੋ ਹੀ ਹੈ ਤਕਰੀਬ ਸਾਰਿਆਂ ਦਾ ਸਰਬਦੇਵਾ ਦੇਵਾ ਸਾਰਿਆਂ 'ਚ ਇਹ ਕ੍ਰਿਸ਼ਨ ਰੂਪੀ ਦੇਵਾ ਜਿਹੜਾ ਨਾ ਦੇਵਾ ਇਹ ਸਾਰੇ ਕ੍ਰਿਸ਼ਨ ਨੇ ਸਰਬਦੇਵਾ ਦੇਵਾ ਇਹ ਦੇਵਾ ਹੈ ਦੇਵ ਨਹੀਂ ਹੈ ਦੇਵ ਦੇਵਾ ਦਾ ਆਤਮਾ ਦੇਖੋ ਦੇਵਾ ਤੇ ਕੌਮਾ ਲਾਉਂ ਕ੍ਰਿਸ਼ਨ ਦਾ ਦੇਵਾ ਹੋ ਗਿਆ ਦੇਵ ਦੇਵਾ ਤੱਤਾ ਲੱਗ ਤੱਤਾ ਦੇਵਾ ਦੇ ਨਾਲ ਨਹੀਂ ਹੈ ਦੇਵ ਜਿਹੜਾ ਹੈਗਾ ਔਰ ਦੇਵਾ ਹੈ ਦੋ ਦਾਲ ਦੇਵ ਦੇਵਾ ਜਿਹੜਾ ਦੇਵਾ ਤਾਂ ਆਤਮਾ ਜਿਹਨੂੰ ਦੇਵਾ ਕਹੇ ਉਹੀ ਆਤਮਾ ਦੇਵਾ ਦੇਵਾ ਦੋ ਨੇ ਪਰ ਦੇਵਾ ਆਤਮਾ ਦੇਵਾ ਤਾਂ ਆਤਮਾ ਹੈ ਆਤਮਾ ਹੀ ਹੈ ਸੱਤਾ ਜਿਹੜਾ ਕੱਲਾ ਲੱਗਦਾ ਨਾ ਤਾਂ ਨਹੀਂ ਸੰਸ ਵਿੱਚ ਆਉਂਦਾ ਬਹੁਤ ਜਗ੍ਹਾ ਆਇਆ ਹੈ ਅਨੰਦ ਸਾਹਿਬ ਚ ਵੀ ਆਇਆ ਪਾਣੀ ਦਾ ਗਾਵੋ ਤੱਤਾ ਹੀ ਹੈ ਗੁਰੂ ਕੇਰੀ ਮਨ ਜੀ ਨੇ ਵਸਾਇਆ ਕੱਲਾ ਤੱਤਾ ਮੁਕਤਾ ਤਾਂ ਦੀ ਸੰਸ ਵਿੱਚ ਆਉਂਦਾ ਜਿਹੜਾ ਦੇਵ ਹੈ ਉਹ ਤਾਂ ਆਤਮਾ ਹੀ ਹੈ ਆਤਮਾ ਹੀ ਦੇਵਾ ਹੈ ਕੰਨਾ ਲੱਗਿਆ ਹੋਇਆ ਕੰਨਾ ਸਰੀਰ ਕਰਕੇ ਲੱਗਿਆ ਹੈ ਦੇਵਾ ਜਿਹੜਾ ਹੈ ਉਹ ਮੁਕਤਾ ਦੇਵਾ ਮੁਕਤਾ ਕੰਨਾ ਨਹੀਂ ਲੱਗਿਆ ਹੋਇਆ ਬਾਬੇ ਮੁਕਤਾ ਆਪ ਮੁਕਤ ਮੁਕਤ ਕਰੇ ਸੰਸਾਰ ਲਾਗ ਮਾਤਰ ਨਹੀਂ ਲੱਗੀ ਹੋਈ ਉਹਨੂੰ ਲਾਗ ਮਾਤਰ ਸਰੀਰ ਹੈ ਜੇ ਲਾਗ ਮਾਤਰ ਲੱਗਦੀ ਹੈ ਨਾਲ ਤਾਂ ਮੁਕਤਾ ਨਹੀਂ ਰਹਿਣਾ ਅਖਰ ਆਪਾਂ ਮੁਕਤਾ ਨਹੀਂ ਬੋਲਦੇ ਅਖਰ ਲਾਸਟ ਵਾਲੇ ਜਿਹਨੂੰ ਆਪ ਜਿਹਨੂੰ ਨਾਲ ਕੋਈ ਲਾਗ ਮਾਤਰ ਨਹੀਂ ਲੱਗੀ ਉਹਨੂੰ ਮੁਕਤ ਬੋਲਦੇ ਨੇ ਮੁਕਤਾ ਇਹ ਮੁਕਤਾ ਹੈ ਬਾਬਾ ਮੁਕਤਾ ਹੈ ਉਹਦਾ ਦੇਵ ਦੇਵ ਦੇਵ ਦੇਵਾ ਦਾ ਬਾਬਾ ਮੁਖਤਾਰੀ ਹੈ ਉਹ ਦੇਵ ਅੰਤਰ ਹੈ ਅੰਤਰ ਦੇਵ ਦੇਵ ਅੰਦਰ ਹੈ ਜਿਹੜਾ ਦੇਵਤਾ ਉਹ ਹੈ ਉਹ ਦੇਵਤੇ ਨੇ ਦੇਵ ਨੇ ਅਦੇਵ ਬਣਨਾ ਹੈ ਦੇਵ ਦੇਵ ਬਣਨਾ ਹੈ ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੇ ਪਿਓ ਆਤਮਾ ਜਿਹੜੀ ਹੈਗੀ ਹੈ ਇਹ ਇਹਦਾ ਵਾਸ ਹੋਣਾ ਵਾਸ ਜਿਹੜਾ ਵਾਸ ਦੇ ਨਾ ਵਾਸ ਦੇ ਇਹਦਾ ਨਿਵਾਸ ਆਪਣੇ ਮੂਲ ਵਿੱਚ ਹੋਣਾ ਜਿਹਨੂੰ ਵਾਸਦੇਵ ਕਹਿੰਦੇ ਨੇ ਨਾ ਕ੍ਰਿਸ਼ਨ ਦਾ ਬਾਪ ਉਹ ਉਹੀ ਹੈ ਦੇਵ ਜਿਹੜਾ ਪ੍ਰਾਤਮਾ ਉਹਦੇ ਵਿੱਚ ਨਿਵਾਸ ਕਰਦੇ ਨੇ ਜਿਹੜਾ ਕਹਿੰਦਾ ਨਾ ਕ੍ਰਿਸ਼ਨ ਦਾ ਬਾਪ ਹੈ ਉਹੀ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜੀ ਜੋ ਇਹ ਦੇਵ ਦੇਵਾ ਕ੍ਰਿਸ਼ਨ ਪੈਦਾ ਹੋਇਆ ਹੈ ਨਾ ਉਹੀ ਇਹਦਾ ਮਾਂ ਹੈ ਉਹੀ ਪਿਓ ਹੈ ਉਹਦੇ ਵਿੱਚ ਹੀ ਉਹਨੂੰ ਆਵਾਜ਼ ਦੇ ਵਸਿਆ ਕਹਿੰਦੇ ਨੇ ਉਹਦੇ ਵਿੱਚ ਇਹਦਾ ਆਖਰ ਨਿਵਾਸ ਉਹਦੇ 'ਚ ਹੀ ਹੋਣਾ ਹੈ ਸਿਰਫ ਗੱਲ ਆਇਆ ਵੀ ਇਹ ਜਾਗ ਕੇ ਨਿਵਾਸ ਕਰੇ ਇਹ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਜਾਂਦਾ ਜਦ ਵੀ ਜਾਂਦਾ ਚੇਤਨ ਆ ਗਿਆ ਦਿਮਾਗ 'ਚ ਹੁੰਦਾ ਮਨ ਚੇਤਨ ਦਿਮਾਗ 'ਚ ਆ ਕੇ ਹੁੰਦਾ ਦਿਮਾਗ ਤੇ ਬਿਨਾ ਬੇਹੋਸ਼ ਹੁੰਦਾ ਇਸ ਕਰਕੇ ਦਿਮਾਗ ਦੇ ਬਾਅਦ ਸਭ ਕੋਈ ਪਤਾ ਨਹੀਂ ਦੁਨੀਆ ਕੀ ਹੈ ਜਿੰਨਾ ਜਨ ਸੰਸਾਰ ਦੇ ਵਿੱਚ ਆ ਦਿਮਾਗ ਦੇ ਵਿੱਚ ਹੈ ਚੇਤਨਾ ਉਹ ਪੀੜ ਸਾਡਾ ਜੀਵਨ ਹੈ ਦਿਮਾਗ ਦੇ ਵਿੱਚ ਜਦ ਹੈ ਨਹੀਂ ਸੌ ਜਾਂਦੇ ਆ ਉਹ ਜੀਵਨ ਨਹੀਂ ਗਿਣਿਆ ਜਾਂਦਾ ਜੀਵਨ ਵੀ ਨਹੀਂ ਗਿਣਿਆ ਜਾਂਦਾ ਸੁੱਤੇ ਰੱਬ ਨਹੀਂ ਮਰੇ ਹੋਏ ਰੱਬ ਨਹੀਂ ਬੇਹੋਸ਼ ਰੱਬ ਜਾਂਦੀ ਜੀਵਨ ਗੜੇ ਨਹੀਂ ਜਾਂਦਾ ਇੱਕ ਪੰਕਤੀ ਇਹ ਜੀ ਆਉਗੀ ਵੀ ਤੇਰਾ ਜਿਹੜਾ ਹੈ ਨਾ ਜੀਵਨ ਘਟ ਜਾਂਦਾ ਇਹਦਾ ਜੀਵਨ ਕਿਵੇਂ ਘਟ ਜਾਊਗਾ ਜਿਹੜੀ ਚੀਜ਼ ਮਰਦੀ ਨਹੀਂ ਜਿੰਨੀ ਇਹਨੇ ਪਿਕਚਰਾਂ ਦੇਖੀ ਨਹੀਂ ਨਾ ਆ ਜਿਹੜਾ ਚੱਲਦਾ ਖੇਡ ਤਮਾਸ਼ਾ ਸੌ ਗਿਆ ਉਹਨਾਂ ਦਾ ਜੀਵਨ ਘਟ ਗਿਆ ਇਹ ਬਦਲ ਜਾਂਦਾ ਉਹਦਾ ਜੀਵਨ ਕੱਢ ਕੇ ਦੇਖਿਆ ਨਹੀਂ ਨਾ ਜੀਵਨ ਹੁਣ ਦੋ ਪ੍ਰਕਾਰ ਦਾ ਜੀਵਨ ਵੀ ਦੋ ਪ੍ਰਕਾਰ ਦਾ ਇੱਕ ਤਾਂ ਜਗ ਜੀਵਨ ਆਪਾਂ ਪੜਦੇ ਨੇ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋਂ ਜਗ ਜੀਵਨ ਸਰੀਰ ਦਾ ਜੀਵਨ ਸਰੀਰ ਜਿਉਂਦਾ ਦੇਵਤਾ ਕਰਕੇ ਆਤਮਾ ਕਰਕੇ ਆਤਮਾ ਜਿਉਂਦੀ ਹੈ ਆਤਮਾ ਕਾਹਦੇ ਜਿਉਂਦੀ ਹੈ ਆਤਮਾ ਦਾ ਜੀਵਨ ਹੈ ਪ੍ਰਾਤਮਾ ਕਰਕੇ ਦੇਵ ਕਰਕੇ ਉਹਨੂੰ ਕਿਹਾ ਜੀ ਕੇ ਜੀਵਨਾ ਮੋਹ ਨਾ ਬਸਾਰੋ ਮੈਂ ਜਨ ਤੇ ਇੱਕ ਜੀ ਦਾ ਜੀਵਨ ਹੈ ਇੱਕ ਸਰੀਰ ਦਾ ਜੀਵਨ ਜਗ ਦਾ ਜੀਵਨ ਦੋ ਕਿਸਮ ਦੇ ਜੀਵਨ ਨੇ ਗੁਰਬਾਣੀ ਚ ਇੱਕ ਕਿਸਮ ਦਾ ਜੀਵਨ ਨਹੀਂ ਹੈ ਇਸੇ ਕਰਕੇ ਸਾਨੂੰ ਦੋ ਕਿਸਮ ਦੀ ਮੌਤ ਦਾ ਨਹੀਂ ਪਤਾ ਲੱਗਿਆ ਮੌਤ ਵੀ ਦੋ ਪ੍ਰਕਾਰ ਦੀ ਹੈ ਜੇ ਜੀਵਨ ਤੋਂ ਉੱਪਰ ਕਰਦਾ ਤਾਂ ਮੌਤ ਵੀ ਤੋਂ ਉੱਪਰ ਕਰਦੀ ਹੈ ਸਰੀਰਕ ਜੀਵਨ ਹੈ ਜਿਹੜਾ ਉਹ ਆਤਮਾ ਦੀ ਵਜ੍ਹਾ ਨਾਲ ਹੈ ਔਰ ਆਤਮਾ ਦਾ ਜੀਵਨ ਪਰਾਤਮਾ ਦੀ ਵਜ੍ਹਾ ਨਾਲ ਹੰਸ ਦੀ ਵਜ੍ਹਾ ਨਾਲ ਅੱਗੇ ਹੰਸ ਅਕੇਲਾ ਉਹ ਹੰਸ ਜੀ ਨੂੰ ਕਿਹਾ ਪ੍ਰਾਤਮਾ ਕਿਹਾ ਦੇਵ ਕਿਹਾ ਉਹਦੀ ਵਜ੍ਹਾ ਨਾਲ ਆਤਮਾ ਦਾ ਜੀਵਨ ਧੁੱਪ ਦਾ ਜੀਵਨ ਕਿਹਦੀ ਵਜ੍ਹਾ ਨਾਲ ਹੈ ਸੂਰਜ ਦੀ ਵਜ੍ਹਾ ਨਾਲ ਜੇ ਸੂਰਜ ਤਾਂ ਧੁੱਪ ਹੈ ਸੂਰਜ ਨਹੀਂ ਹੈ ਤਾਂ ਧੁੱਪ ਕਿੱਥੋਂ ਜਿੰਨਾ ਜਰ ਸੂਰਜ ਉਹਨਾਂ ਜਰ ਧੁੱਪ ਹੈ ਸੂਰਜ ਨਹੀਂ ਹੈ ਧੁੱਪ ਰਹੀ ਹੈ ਧੁੱਪ ਦਾ ਜੀਵਨ ਕਿਹਦੀ ਵਜ੍ਹਾ ਨਾਲ ਹੈ ਸੂਰਜ ਦੀ ਵਜ੍ਹਾ ਨਾਲ ਇਸ ਕਰਕੇ ਮਨ ਜੋਤ ਸਰੂਪ ਹੈ ਮਨ ਦਾ ਜੀਵਨ ਕਿਹਦੀ ਮਨ ਦੀ ਜੋਤ ਕਿੰਨਾ ਚਿਰ ਜਗਦੀ ਹੈ ਜਿੰਨਾ ਚਿਰ ਅੰਦਰਲਾ ਜਗਾਉਂਦਾ ਉਹਨੂੰ ਗਾਹ ਉਹ ਵੀ ਹੁਕਮ ਦਾ ਬਣਿਆ ਹੋਇਆ ਹੈ ਉਹ ਹੁਕਮੀ ਬੰਦਾ ਉਹਨਾਂ ਜਰੇ ਉਹਨੂੰ ਜੋਤ ਬਾਹਰ ਕੱਢਣ ਦਾ ਸ਼ਕਤੀ ਮਿਲੀ ਹੋਈ ਹੈ ਆਪਣੀ ਜੋਤ ਅਲੱਗ ਕਰਨ ਦੀ ਉਹਨੂੰ ਹੁਕਮ ਦਾ ਬੰਦਾ ਆਇਆ ਹੋਇਆ ਉਸ ਤੋਂ ਬਾਅਦ ਉਹਦੀ ਜੋਤ ਆਪੇ ਜਾਂਦੀ ਹੈ ਤੇਲ ਹੀ ਉਹਨਾਂ ਪਾਇਆ ਹੋਇਆ ਉਹਨਾਂ ਨੇ ਉਹ ਜਿੰਨਾ ਤੇਲ ਪਾਉਣਾ ਉਹ ਨਹੀਂ ਹੈ ਲਾਈਟ ਨਾ ਜਰੇ ਜਲਦੀ ਹੈ ਉਹਨਾਂ ਜਲਦੇ ਤੇਲ ਪਿਆ ਹੋਇਆ ਉਹ ਉਹਦੇ ਬਾਅਦ ਕਦਮ ਖਿੱਚ ਤੇਵ ਤੇਜ ਜਬਲੀ ਜਬਲੀ ਦਾ ਇਹ ਤੇਜ ਖਿੱਚਿਆ ਜਾਂਦਾ ਤੇਜ ਦਾ ਮਤਲਬ ਲਾਈਟ ਹੁੰਦੀ ਹੈ ਔਰ ਚੀਜ਼ ਹੁੰਦੀ ਦੋ ਪ੍ਰਕਾਰ ਦਾ ਜੀਵਨ ਇੱਕ ਜਗ ਦਾ ਜੀਵਨ ਜਗ ਦਾ ਉਹਦਾ ਸਰੀਰ ਹੁੰਦਾ ਮਾਇਆ ਦਾ ਜੀਵਨ ਆਤਮਾ ਨਿਕਲਦੀ ਦਰਖਤ ਸੁੱਕ ਜਾਂਦੇ ਨੇ ਸਭ ਤੋਂ ਸੁੱਕ ਜਾਂਦਾ ਆਦਮੀ ਦਾ ਸਰੀਰ ਸੁੱਕ ਜਾਂਦਾ ਚਾਹੇ ਰੱਖ ਲੋ ਰੱਖੇ ਦੇਖੇ ਨਹੀਂ ਉਹ ਸੁੱਕੇ ਪਏ ਸੁੱਕ ਗਏ ਕਮੜਾਏ ਫਰੀ ਤਾਂ ਹੀ ਕਹਿੰਦਾ ਇਹ ਜਿਹੜਾ ਸਰੀਰ ਦਾ ਜੀਵਨ ਹੈ ਇਹਦੀ ਮੌਤ ਤਾਂ ਹੁੰਦੀ ਹੋ ਰਹੀ ਇਹਦੀ ਮੌਤ ਦਾ ਕੋਈ ਇਲਾਜ ਨਹੀਂ ਗੁਰਮਤਿ ਕੋ ਜੋ ਉਪਜਿਓ ਸੋ ਬਿਦਸਾ ਸਰੀਰ ਉਪਜਿਆ ਸਰੀਰ ਦਾ ਵਿਕਸਣਾ ਜ਼ਰੂਰੀ ਪਰ ਜਿਹੜਾ ਜੀ ਦਾ ਜੀਵਨ ਹੈ ਉਹਦਾ ਇਲਾਜ ਹੈ ਗੁਰਬਾਣੀ ਜੀ ਕੇ ਜੀਵਨ ਦਾ ਇਲਾਜ ਹੈ ਗੁਰਬਾਣੀ ਕੋ ਸਰੀਰ ਦੇ ਜੀਵਨ ਦਾ ਕੋਈ ਇਲਾਜ ਨਹੀਂ ਹੈ ਇਹ ਪ੍ਰਕਿਰਤੀ ਦੇ ਨਾਲ ਸੰਬੰਧ ਹੈ ਸਰੀਰ ਦੇ ਜੀਵਨ ਦਾ ਪ੍ਰਕਿਰਤੀ ਨਾਲ ਸੰਬੰਧ ਹੈ ਪ੍ਰਕਿਰਤੀ ਬਦਲਣ ਸ਼ੀਲ ਹੈ ਪ੍ਰਕਿਰਤੀ ਬਦਲਨਸ਼ੀਲ ਹੈ ਹਰ ਵਕਤ ਪ੍ਰਕਿਰਤੀ ਨਹੀਂ ਰਹਿੰਦੀ ਇਹ ਤਾਂ ਬਦਲਣ ਵਾਲੀ ਚੀਜ਼ ਹੈ ਇਸੇ ਕਰਕੇ ਸਰੀਰ ਵੀ ਬਦਲਦਾ ਰਹਿੰਦਾ ਬੱਚੇ ਤੇ ਬੁੱਢਾ ਹੁੰਦਾ ਰਹਿੰਦਾ ਇਹ ਮਾਇਆ ਦੇ ਵਿੱਚ ਜਿਹੜਾ ਹੈ ਜੀਵਨ ਕਿਉਂਕਿ ਮਾਇਆ ਨਾਲ ਸੰਬੰਧ ਹੈ ਇਸ ਕਰਕੇ ਇਹ ਜੀਵਨ ਵੀ ਨਾਲ ਸੰਬੰਧ ਭਾਵੇਂ ਆਤਮਾ ਨਾਲ ਸੰਬੰਧ ਨਹੀਂ ਹੈ ਭਾਵੇਂ ਆਤਮਾ ਨਾਸਵੰਤ ਨਹੀਂ ਹੈ ਪਰ ਪ੍ਰਕਿਰਤੀ ਦੀ ਜੋ ਸੌਦਾ ਸਰੀਰ ਨੂੰ ਮਿਲਿਆ ਹੈ ਇਹ ਤਾਂ ਨਾਸਵੰਤ ਹੈ ਪੁਰਾਣਾ ਹੋ ਜਾਂਦਾ ਉਹਨੂੰ ਨਵਾਂ ਫੇਰ ਹੋਰ ਸਰੀਰ ਚਾਹੀਦਾ ਜਿਵੇਂ ਕਪੜਾ ਫਟ ਗਿਆ ਆਦਮੀ ਦੀ ਆਦਮੀ ਤਾਂ ਹੈਗਾ ਕਪੜਾ ਫਟ ਗਿਆ ਤੇ ਕਪੜਾ ਤਾਂ ਬਣਾਉਣਾ ਹੀ ਬਣਾਉਣਾ ਦੇ ਵਾਸਤੇ ਇਸ ਕਰਕੇ ਆਤਮਾ ਦੇ ਚੋਲੇ ਨੇ ਬਦਲਦੀ ਰਹਿੰਦੀ ਹੈ ਸਾਰੇ ਮੰਨਦੇ ਹੀ ਨੇ ਸਰੀਰ ਦੇ ਜੀਵਨ ਦਾ ਇਲਾਜ ਕਰ ਰਹੇ ਨੇ ਜੋਗੀ ਜਗ ਦੇ ਜੀਵਨ ਦਾ ਜਗ ਨੂੰ ਜਗ ਜਨਾਣਾ ਚਾਹੁੰਦੇ ਜਗ ਨੂੰ ਦੇਖਣਾ ਚਾਹੁੰਦੇ ਨੇ ਗੁਰਬਾਣੀ ਸਰੀਰ ਦੇ ਜੀਵਨ ਦਾ ਇਲਾਜ ਨਹੀਂ ਕਰਦੀ ਕਬੀਰ ਇਹ ਤਨ ਜਾਏਗਾ ਕਬੜੇ ਮਾਰ ਗਲਾਏ ਕਹੇ ਸੇਵਾ ਕਰ ਸਾਧਕੀ ਮੈਂ ਹਰ ਕੇ ਗੁਰੂ ਚਾਹੇ ਤਾਂ ਸਾਧਾਂ ਦੀ ਸੇਵਾ ਕਰਨ ਲੱਗ ਜਾ ਸਾਧ ਕੌਣ ਸੀ ਜੋਗੀ ਸੀ ਜਿਹੜੇ ਕਹਿੰਦੇ ਸੀ ਸਰੀਰ ਸਾਡੇ ਪਚਾ ਦਾਂਗੇ ਸਮਝਿਆ ਨਹੀਂ ਮੁਕਤੀ ਹੋ ਜਾਂਦੀ ਹੈ ਜਦ ਮੌਤ ਦਾ ਸਮਾਂ ਹੈ ਜਿਹੜੀ ਆਤਮਾ ਸਾਥ ਨੇ ਇਹਦੂ ਸੁਖਣਾ ਨਾੜੀ ਚਲੇ ਜੀਦਾ ਕਾਲ ਆਉਂਦਾ ਲੱਭ ਲੱਭ ਕੇ ਚਲਾ ਜਾਂਦਾ ਉੱਥੇ ਕਾਲ ਦੀ ਪਹੁੰਚ ਹੈ ਦੀ ਫਿਰ ਤੂੰ ਬਚੇਗਾ ਇਹੋ ਜਿਹੀਆਂ ਗੱਲਾਂ ਉਹਨਾਂ ਦੀਆਂ ਹੈ ਕੱਲ ਨੂੰ ਹੋਰ ਕੋਈ ਕੰਮ ਹੈ ਕਾਲ ਲੈ ਕੇ ਉੱਥੇ ਜਿਵੇਂ ਬੈਜੂ ਜਾਂ ਨਿਕਲਣਗੇ ਜਾਂ ਫੜ ਲੂ ਜਤਵਾਦੀ ਅੰਦਰ ਨੇ ਕਮਰੇ 'ਚ ਵੜੇ ਹੋਏ ਤੋਂ ਬਾਹਰ ਬੈਠੀ ਹੈ ਜਾਂ ਨਿਕਲੂ ਜਾਂ ਸਹੀ ਉਹਨੂੰ ਕਿਹੜਾ ਹੋਰ ਕੋਈ ਕੰਮ ਬੇਸਲੈਸ ਗੱਲਾਂ ਨੇ ਗੁਰਬਾਣੀ ਨੇ ਰੱਦ ਕਰਤੀ ਕੋਲੇ ਵਾਲੇ ਆਦਮੀ ਮੰਨ ਲੈਂਦੇ ਸੀ ਵੀ ਸ਼ਾਇਦ ਹੋਵੇ ਫਿਰ ਕਹਾਣੀਆਂ ਬਣਾਈਆਂ ਹੋਈਆਂ ਸੀ ਖੈਰ ਉਹਨਾਂ ਦੀ ਗੱਲ ਉਹ ਉਹ ਜਗ ਜੀਵਨ ਨੂੰ ਬਚਾਉਣ ਦੀ ਗੱਲ ਕਰਦੇ ਦੂਸਰੇ ਜੀਵਨ ਦਾ ਪਤਾ ਹੀ ਨਹੀਂ ਕਿਸੇ ਨੂੰ ਜ਼ਿਕਰ ਹੀ ਨਹੀਂ ਹੈ ਕਿਸੇ ਉਹਦੇ ਵਿੱਚ ਕਿਸੇ ਗ੍ਰੰਥ 'ਚ ਜਿਹੜਾ ਅਗਲਾ ਜੀਵਨ ਹੈ ਨਾ ਆਤਮਿਕ ਜੀਵਨ ਉਹਦਾ ਜ਼ਿਕਰ ਹੀ ਨਹੀਂ ਇਸੇ ਕਰਕੇ ਸੁਰਗ ਨਰਕ ਦੀ ਗੱਲ ਕੀਤੀ ਹੋਈ ਹੈ ਸੁਰਗ ਨਰਕ ਨੂੰ ਕਿਉਂ ਕਹੇ ਉਹ ਲੋਕ ਐ ਨੇ ਜਿਹਨਾਂ ਕੋ ਮੈਂ ਜਗ ਜੀਵਨ ਦਾ ਪਤਾ ਹੋਰ ਕਿਸੇ ਜੀਵਨ ਦਾ ਉਹਨਾਂ ਨੂੰ ਗਿਆਨ ਨਹੀਂ ਨਾ ਦੂਸਰੀ ਮੌਤ ਦਾ ਪਤਾ ਕਿਸੇ ਨੂੰ ਜਿਹਨੂੰ ਜੀਵਨ ਦਾ ਪਤਾ ਉਹਨੂੰ ਦੂਸਰੀ ਮੌਤ ਦਾ ਵੀ ਪਤਾ ਆ ਜਿਹੜੀ ਜਿਉਂਦੇ ਹੀ ਮਰਨਾ ਜਿਹੜੀ ਗੱਲ ਕਹੀ ਹੈ ਗੁਰਬਾਣੀ ਨੇ ਕਹੀ ਹੈ ਜੀਵਤ ਮਰੈ ਮਰੈ ਫੁਨ ਤਾਂ ਫਿਰ ਮਰਨਾ ਨਾ ਹੋਈ ਇਹ ਗੱਲ ਨਹੀਂ ਕਿਸੇ ਗ੍ਰੰਥ ਕਹੀ ਕੋਈ ਦੁਨੀਆ ਦਾ ਗ੍ਰੰਥ ਨਹੀਂ ਸਵਾਏ ਵੇਦਾਂ ਤੇ ਪਿਆ ਉਹਨਾਂ ਗ੍ਰੰਥਾਂ ਦੇ ਵਿੱਚ ਜਿਹੜੇ ਵੇਦਾਂ ਤੋਂ ਬਾਅਦ ਵੀ ਇਸੇ ਭਾਸ਼ਾ ਜਿਹੜੇ ਕਬੀਰ ਨੇ ਪੜ੍ਹੇ ਨੇ ਜਿਹੜੇ ਬ੍ਰਹਮ ਗਿਆਨ ਦੇ ਗ੍ਰੰਥ ਆਏ ਨੇ ਕਈ ਭਾਸ਼ਾਵਾਂ ਦੇ ਵਿੱਚ ਉਹਨਾਂ ਦੇ ਸਵਾ ਕਿਤੇ ਨਹੀਂ ਇਹ ਗੁਰਬਾਣੀ ਇਹ ਫਲਸਫੀ ਪਹਿਲਾਂ ਤੇ ਚੱਲਦੀ ਆਈ ਹੈ ਭਾਸ਼ਾ ਹੋਰ ਸੀ ਭਾਸ਼ਾ ਬਦਲਦੀ ਆਈ ਹੈ ਫਲਸਫੀ ਇਹੀ ਰਹੀ ਵਿਚਾਰਤਾ ਰਹੀ ਰਹੀ ਇਹ ਕਹਿਣਾ ਗਲਤ ਹੈ ਵੀ ਵਿਚਾਰਤਾ ਵਿਚਾਰਧਾਰਾ ਆਈ ਹੈ ਉਹਨਾਂ ਨੂੰ ਪਤਾ ਨਹੀਂ ਮੂਰਖ ਨੇ ਉਹਨਾਂ ਦੀ ਇਹ ਸਟੱਡੀ ਹੋਈ ਨਹੀਂ ਉਹਨਾਂ ਨੇ ਗੁਰਬਾਣੀ ਦੇ ਪਿੱਛੇ ਨੂੰ ਦੇਖਿਆ ਹੀ ਨਹੀਂ ਕੁਝ ਗੁਰਬਾਣੀ ਦੇ ਪਿੱਛੇ ਵੀ ਕੁਝ ਹੈ ਉਹਨਾਂ ਨੂੰ ਪਤਾ ਹੀ ਨਹੀਂ ਉਹ ਸਟਾਰਟ ਇਥੋਂ ਕਰਦੇ ਨੇ ਉਹਦਾ ਗੁਰਨਾਨਕ ਤੇ ਸਟਾਰਟ ਕਰਦੇ ਨੇ ਕਬੀਰ ਦਾ ਨਹੀਂ ਪਤਾ ਉਹਨਾਂ ਨੂੰ ਵੀ ਕਬੀਰ ਪਹਿਲਾਂ ਹੋਇਆ ਪਿੱਛੇ ਹੋਇਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਬੀਰ ਗੁਰਨਾਨਕ ਦਾ ਜਨਮ ਪੂਰਖ ਲੋਕਾਂ ਨੇ ਭਗਤ ਤਾਂ ਸਾਰਿਆਂ ਦਾ ਜ਼ਿਕਰ ਗੁਰਬਾਣੀ ਚ ਆਇਆ ਹੋਇਆ ਪਹਿਲਾਂ ਭਗਤਾਂ ਦਾ ਜ਼ਿਕਰ ਗੁਰਬਾਣੀ ਚ ਆਇਆ ਸਿਰਫ ਇੱਕ ਫਰੀਦ ਐਸਾ ਭਗਤ ਹੋਇਆ ਜਿਹੜਾ ਪਿੱਛੋਂ ਹੈ ਗੁਰੂ ਕਾਲ ਚ ਹੋਇਆ ਤੀਜੇ ਪਾਸ਼ਾ ਗੁਰੂ ਅਮਰਦਾਸ ਵੇਲੇ ਹੋਏ ਸੰਪਰ ਪਹਿਲਾਂ ਨਹੀਂ ਆਇਆ ਜਦ ਤੋਂ ਨਾਨਕ ਦੇਵ ਜੀ ਗਏ ਨੇ ਬੱਕੇ ਨੂੰ ਕਿਤੇ ਉਦੋਂ ਬੱਚਾ ਹੋਵੇ ਥੋੜੀ ਉਮਰ ਦਾ ਹੋਵੇ ਉਦੋਂ ਇਹਨੇ ਗੱਲ ਸੁਣੀ ਹੋਊਗੀ ਬਸ ਉਹ ਖੋਜ ਕਰ ਲਈ ਕੰਨ ਸੁਣ ਲਈ ਖੋਜ ਕਰ ਲਈ ਬਾਅਦ ਖੋਜ ਕਰਨ ਨੂੰ ਟਾਈਮ ਲੱਗਣਾ ਹੀ ਸੀ ਫੇਰ ਆਇਆ ਇਹ ਕਰਕੇ ਪੱਟਾ ਦੇ ਸਵਈਆਂ 'ਚ ਜਾਂ ਕਿਤੇ ਵੀ ਫਰੀਦ ਦਾ ਜ਼ਿਕਰ ਨਹੀਂ ਗੁਰਬਾਣੀ 'ਚ ਫਰੀਦ ਦਾ ਕਿਤੇ ਜ਼ਿਕਰ ਫਰੀਦ ਦਾ ਇਸ ਕਰੇ ਜ਼ਿਕਰ ਨਹੀਂ ਕਿ ਉਹ ਆਇਆ ਬਾਅਦ ਦੇ ਵਿੱਚ ਉਹਦਾ ਪਤਾ ਹੀ ਨਹੀਂ ਮੇਰਾ ਖਿਆਲ ਉਸ ਵੇਲੇ ਲੱਗਿਆ ਉਹਦੀ ਬਾਣੀ ਦਾ ਜਦੋਂ ਕਦੇ ਪੰਚਮ ਪਾਸ਼ਾ ਦਾ ਸਮਾਂ ਸੀ ਉਹਦੇ ਕੋਲ ਵੀ ਬਾਣੀ ਲਿਖੀ ਹੋਈ ਹੈ ਜਾਂ ਬਾਣੀ ਮੰਗਾਉਂਦੇ ਰਹੇ ਜਾਂ ਪਤਾ ਲੱਗਿਆ ਹੋਵੇ ਉਹਦੇ ਕੋਲ ਬਾਣੀ ਹੈ ਗੁਰਬਾਣੀ ਹੈ ਉਹਦੇ ਕੋਲ ਦੋ ਪ੍ਰਕਾਰ ਦਾ ਜੀਵਨ ਦੀ ਗੱਲ ਕਰਦੇ ਸੀ ਜਿਹੜੀ ਗੁਰਬਾਣੀ ਹੈ ਨਾ ਆਪ ਪੜ੍ਹਦੇ ਹਾਂ ਸੁਣਦੇ ਹਾਂ ਗੁਰਬਾਣੀ ਜਿਹਨੂੰ ਕਹਿੰਦੇ ਹਾਂ ਇਹ ਗੁਰਬਾਣੀ ਜਿਹੜੀ ਤੁਰਕੀ ਆਈ ਹੈ ਬਿਨਾਂ ਕੰਨਾਂ ਤੇ ਸੁਣਨ ਵਾਲੀ ਉਹ ਬਾਣੀ ਆਈ ਹੈ ਉਹ ਬਾਣੀ ਹੈ ਗੁਰਬਾਣੀ ਨਹੀਂ ਹੈ ਗੁਰਬਾਣੀ ਬਾਣੀ ਹੈ ਗੁਰਬਾਣੀ ਕਹਿੰਦੇ ਕਾਇਆ ਨੂੰ ਕਹੇ ਕਿਹਾ ਵਾਹ ਵਾਹ ਬਾਣੀ ਨਿਰਕਾਰ ਹੈ ਉਹ ਤਾਂ ਨਿਰਕਾਰ ਹੈ ਨਿਰਾਕਾਰ ਹੈ ਨਿਰੰਕਾਰ ਕਹਤਾ ਇਹ ਨਿਰੰਕਾਰ ਨਹੀਂ ਹੈ ਇਹ ਤਾਂ ਆਕਾਰ ਵਾਲੀ ਹੈ ਤਾਂ ਦੀਦਾ ਸਾਨੂੰ ਇਹ ਤਾਂ ਚਲੋ ਜੇ ਗੁਰਬਾਣੀ ਅਸੀਂ ਕਹੀਏ ਗੁਰਬਾਣੀ ਟੇਪ ਰਿਕਾਰਡ ਤਾਂ ਹੋਇਆ ਜਾਂਦਾ ਨਾ ਬਾਣੀ ਕੰਨਾਂ ਨੂੰ ਸੁਣਨ ਵਾਲੀ ਚੀਜ਼ ਹੈ ਸ਼ਬਦ ਕੰਨਾਂ ਨੂੰ ਸੁਣਨ ਵਾਲੀ ਚੀਜ਼ ਹੈ ਜਿੱਥੇ ਤੱਕ ਗੁਰੂ ਗ੍ਰੰਥ ਦੀ ਗੱਲ ਹੈ ਇਹ ਅੱਖਰ ਨੇ ਬਾਣੀ ਨਹੀਂ ਹੈ ਬੋਲੇ ਤੇ ਬਾਣੀ ਬਣੂ ਇਹ ਤਾਂ ਅੱਖਰ ਨੇ ਜੋ ਚੀਜ਼ ਅੱਖ ਨਾਲ ਨਹੀਂ ਉਹ ਅੱਖਰ ਨੇ ਜੋ ਸੰਸਾਰ ਦੇ ਵਿੱਚ ਦੀਦ ਹੈ ਉਹਨੂੰ ਅੱਖਰ ਕਿਹਾ ਹੈ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਜੋ ਕੁਝ ਦ੍ਰਿਸ਼ਟੀ ਅੱਖ ਨਾਲ ਦੀਦਾ ਸਾਰਾ ਹੀ ਅੱਖਰ ਹੈ ਸਭ ਕੁਝ ਵੀ ਉਹਨੂੰ ਅੱਖਰ ਇੱਕੋ ਪੰਕਤੀ ਫੈਸਲਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪ ਪਾਰ ਬ੍ਰਹਮ ਤਾਂ ਨਿਰਲੇਪ ਹੈ ਮਾਇਆ ਜਹੀ ਹੀ ਉਹ ਤਾਂ ਅੱਖ ਨੂੰ ਦਿਖੇ ਨਹੀਂ ਸਕਦਾ ਉਹ ਤਾਂ ਅੱਖ ਨੂੰ ਦਿਖੇ ਨਹੀਂ ਸਕਦਾ ਗ੍ਰੰਥ ਵਿੱਚ ਗੁਰੂ ਪਰਮੇਸ਼ਰ ਹੈ ਇਹ ਗੱਲ ਧਾਰਨਾ ਹੀ ਗਲਤ ਹੈ ਬੇਸਲੈਸ ਇਹ ਤਾਂ ਆਤਮਾ ਹੀ ਹੈ ਜਿਵੇਂ ਪੱਥਰ ਚ ਆਤਮਾ ਨਹੀਂ ਐਵੇਂ ਗ੍ਰੰਥ ਚ ਆਤਮਾ ਨਹੀਂ ਹੈ ਜਿਹੜੇ ਮੰਨਦੇ ਨੇ ਮੂਰਖ ਨੇ ਉਹੀ ਮਜ਼ਾਕ ਦੇ ਪਾਤਰ ਬਣ ਗਏ ਸੰਸਾਰ ਦੇ ਸਾਹਮਣੇ ਜਿਵੇਂ ਪੂਰਤੀ ਵਾਲੇ ਬਣੇ ਹੋਏ ਨੇ ਜਿਵੇਂ ਪੂਰਤੀ ਵਾਲੇ ਲੋਕ ਮਜ਼ਾਕ ਕਰਦੇ ਨੇ ਉਹਨਾਂ ਨੂੰ ਵੀ ਇਹ ਮਜ਼ਾਕ ਹੋਊਗਾ ਜੋ ਸੱਚਾ ਨੂੰ ਕਬੂਲ ਕਰਨਾ ਚਾਹੀਦਾ ਜੀਵ ਕਿੱਥੇ ਜੀਵ ਦਾ ਫੈਸਲਾ ਕੀ ਤਕਬੀਰ ਨੇ ਜਿੱਥੇ ਜੀਵ ਹੈ ਉਥੇ ਉਹਦਾ ਰੈਪੇਟ ਹੈ ਉਹਨੂੰ ਭੁੱਖ ਲੱਗਦੀ ਹੈ ਜੀਵ ਆਤਮਾ ਦਾ ਫੈਸਲਾ ਕੀਤਾ ਜੀਵ ਕਿਹਨੂੰ ਕਹਿੰਦੇ ਪੱਥਰ ਨੂੰ ਮੂਰਤੀ ਨੂੰ ਭੁੱਖ ਨਹੀਂ ਲੱਗਦੀ ਉਥੇ ਜੀਵ ਨਹੀਂ ਹੈ ਉਦੋਂ ਗੱਲ ਪੱਥਰ ਦੀ ਹੋ ਰਹੀ ਸੀ ਸਿਰ ਕਬੀਰ ਵੇਲੇ ਗ੍ਰੰਥਾਂ ਕੋਈ ਥਾਂ ਨਹੀਂ ਫਿਰ ਇਹਦਾ ਨਾ ਪੋਥੀ ਰੱਖਿਆ ਇਹ ਗ੍ਰੰਥ ਤਾਂ ਕੱਲ ਦੀ ਗੱਲ ਹੈ ਇਹ ਤਾਂ 18ਵੀਂ ਸਦੀ ਦੇ ਅਖੀਰ ਜਾਂ 19ਵੀਂ ਸਦੀ ਦੇ ਸ਼ੁਰੂ ਦੀ ਗੱਲ ਹੈ ਜਦੋਂ ਗੁਰੂ ਗ੍ਰੰਥ ਕਹਿਣ ਲੱਗੇ ਉਹਦੇ ਗੁਰਦੁਆਰੇ ਬੜੇ ਨੇ ਸਾਡੇ ਗ੍ਰੰਥ ਨਾਲ ਗੁਰੂ ਜੁੜ ਗਿਆ ਤਾਂ ਜਿਹੜੇ ਧਰਮਸਾਲ ਸੀ ਉਹਦੇ ਨਾਲ ਗੁਰਦੁਆਰਾ ਬਣ ਗਿਆ ਇਹ ਤਾਂ ਕੱਲ ਦੀ ਗੱਲ ਹੈ ਤਾਂ ਅਸੀਂ ਬਣਾਇਆ ਕਿਉਂ ਬਣਾਇਆ ਉਹ ਇੱਕ ਅਲੱਗ ਗੱਲ ਹੈ ਕੀ ਲੋੜ ਪਈ ਉਹ ਅਲੱਗ ਗੱਲ ਹੈ ਤੇ ਉਹਦਾ ਅਸਰ ਵੀ ਜੇ ਅਸੀਂ ਬਣਾਇਆ ਉਹਦਾ ਅਸਰ ਵੀ ਉਲਟ ਹੋ ਗਿਆ ਨੁਕਸਾਨ ਵੀ ਬਹੁਤ ਹੋਇਆ ਭੁੱਖੇ ਸੀ ਭੁੱਖਿਆਂ ਨੇ ਬਣਾ ਲਿਆ ਚੜਾਵੇ ਵਾਸਤੇ ਸਿੱਧੀ ਗੱਲ ਇਹ ਹੈ ਸੱਚ ਨੂੰ ਮੰਨਣਾ ਪਊਗਾ ਸਾਧ ਸੀਗੇ ਸਾਧਾਂ ਨੂੰ ਚੜਾਵਾ ਚਾਹੀਦਾ ਸੀ ਸਾਧ ਆਵੜੇ ਉਹਨਾਂ ਨੇ ਸਾਰਾ ਕੁਝ ਸੁਪਾਇਲ ਕਰਨਾ ਸੀ ਵਿਚਾਰਧਾਰਾ ਨੂੰ ਖਤਮ ਕਰਤਾ ਉਹਨਾਂ ਨੇ ਉਹਨਾਂ ਨੇ ਜੋ ਮਰਜ਼ੀ ਕਹੀ ਜਾਈਏ ਕੌਣ ਪੁੱਛਦਾ ਇਹਨਾਂ ਗੱਲਾਂ ਇਨ ਅਖਰਾ ਮੈਂ ਕੋਈ ਗੁਰੂ ਖੋਜੇ ਗੁਰਬਾਣੀ ਚ ਲਿਖਿਆ ਬੜੀ ਆਦਪੁਰਖ ਹੈ ਕਰਤਾ ਆਪੇ ਸੱਚਾ ਸੋਈ ਇਨ ਅਖਰਾ ਮੈਂ ਕੋਈ ਗੁਰ ਇਹਦਾ ਖੰਡ ਇਨ ਅਖਰਾ ਮੈਂ ਕੋਈ ਗੁਰਮੁਖ ਤਾਂ ਤਾਸਨ ਲੇਖ ਨਾ ਹੋਵੇ ਫਿਰ ਅਖਰੀ ਲਿਖਣ ਬੋਲਣ ਜਿੱਥੇ ਤੱਕ ਲਿਖਤਾ ਖਰੋਣਗੇ ਉਹਨਾਂ ਨੂੰ ਬੁਲਾਵਾਂਗੇ ਆਪਾਂ ਬੋਲਦੇ ਆ ਨਾ ਫਿਰ ਉਹ ਫਿਰ ਬਾਣੀ ਬਣੂ ਫਿਰ ਉਹਨੂੰ ਬਾਣੀ ਕਹਾਂਗੇ ਫਿਰ ਆਵਾਜ਼ ਬਣੂਗੀ ਫਿਰ ਸ਼ਬਦ ਬਣੂਗਾ ਫਿਰ ਕੰਨਾਂ ਨਾਲ ਸੁਣਿਆ ਜਾਊਗਾ ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ ਅੱਖਰ ਅੱਖਾਂ ਦਾ ਵਿਸ਼ਾ ਨਹੀਂ ਇਹਨੂੰ ਸ਼ਬਦ ਗੁਰੂ ਕਹਿਣਾ ਵੀ ਮੂਰਖਤਾ ਹੈ ਸ਼ਬਦ ਗੁਰੂ ਦਾ ਆਖਰੀ ਰੂਪ ਹੈ ਸ਼ਬਦ ਗੁਰੂ ਦਾ ਆਖਰੀ ਰੂਪ ਹੈ ਐ ਕਹਿ ਸਕਦੇ ਸ਼ਬਦ ਗੁਰੂ ਤਾਂ ਉਹੀ ਦੀ ਜੋ ਬਿਨਾਂ ਕੰਨਾਂ ਨੂੰ ਸੁਣਿਆ ਕੰਨਾਂ ਨੂੰ ਸੁਣਨ ਵਾਲਾ ਵੀ ਨਹੀਂ ਹੁੰਦਾ ਇਹ ਗੁਰਬਾਣੀ ਦਾ ਆਖਰੀ ਰੂਪ ਹੈ ਇਹ ਕਹਿ ਲਓ ਜਿਹਨੂੰ ਗੁਰੂ ਨਾਨਕ ਸਿੱਧਾ ਨੂੰ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਹਿੰਦੇ ਨੇ ਨਾ ਉਹ ਵੀ ਇਹ ਸ਼ਬਦ ਨਹੀਂ ਹੈ ਕਨਾਂ ਨੂੰ ਸੁਣਨ ਵਾਲਾ ਜਿਹਨੂੰ ਗੁਰੂ ਨਾਨਕ ਕਹਿ ਨੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਉਹ ਵੀ ਇਹ ਕਨਾਂ ਨੂੰ ਸੁਣਨ ਵਾਲਾ ਸ਼ਬਦ ਨਹੀਂ ਹੈ ਉਹ ਸ਼ਬਦ ਮੱਖਣ ਨਿਰਾ ਪ੍ਰਥਮੇ ਮੱਖਣ ਉਹ ਸ਼ਬਦ ਦਾ ਗਿਆਨ ਜਿਹੜਾ ਦਿੱਤਾ ਬੋਲ ਕੇ ਉਹ ਉਪਦੇਸ਼ ਹੈ ਇਹ ਸ਼ਬਦ ਦਾ ਨਾਮ ਉਪਦੇਸ਼ ਹੈ ਇਹ ਸ਼ਬਦ ਦਾ ਅਰਥ ਉਪਦੇਸ਼ ਹੈ ਇਹ ਗੁਰ ਕੇ ਬਚਨ ਨੇ ਇਹਨੂੰ ਗੁਰ ਕੇ ਬਚਨ ਕਿਹਾ ਹੈ ਉਹ ਬਚਨ ਨਹੀਂ ਹੈ ਗੁਰ ਕੇ ਉਹ ਪਰਮੇਸ਼ਰ ਦੀ ਉਹ ਪਰਮੇਸ਼ਰ ਦੇ ਬਚਨ ਨੇ ਇਹ ਗੁਰ ਕੇ ਬਚਨ ਨੇ ਇਹ ਆਪ ਜਿਵੇਂ ਉਹਨੇ ਬੁਲਾਇਆ ਉਹ ਬੁਲਾਉਣ ਵਾਲਾ ਇਹ ਬੋਲਿਆ ਹੋਇਆ ਹੈ ਗੁਰਬਾਣੀ ਬੋਲੀ ਹੋਈ ਚੀਜ਼ ਹੈ ਬਾਣੀ ਉਹ ਸੀ ਜਿਹਨੇ ਬੁਲਾਇਆ ਬੁਲਾਉਣ ਵਾਲੀ ਚੀਜ਼ ਦਾ ਨਾਮ ਬਾਣੀ ਹੈ ਜੋ ਬੋਲੀ ਹੋਈ ਹੈ ਉਹ ਗੁਰਬਾਣੀ ਜੋ ਬੋਲੀ ਹੋਈ ਹੈ ਉਹਦਾ ਨਾਮ ਗੁਰਬਾਣੀ ਹੈ ਜਿਹੜੀ ਭਾਸ਼ਾ ਉਹਨੇ ਵਰਤੀ ਹੈ ਪਰਮੇਸ਼ਰ ਨੇ ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲਿਆ ਜੋ ਨਾਨਕ ਦਾਸ ਬੋਲਿਆ ਉਹ ਗੁਰਬਾਣੀ ਹੈ ਜੋ ਪਰਮੇਸ਼ਰ ਨੇ ਬੁਲਾਇਆ ਜਿਹੜੀ ਭਾਸ਼ਾ ਉਹਨੇ ਇਹਨੂੰ ਕਹੀ ਜਾਵੇ ਐਂ ਬੋਲ ਉਹ ਬਾਣੀ ਹੈ ਦੋਹਾਂ 'ਚ ਫਰਕ ਹੈ ਇਹ ਫਰਕ ਨੂੰ ਸਿੱਖ ਨਹੀਂ ਜਾਣਦੇ ਨਾ ਇਹਨਾਂ ਨੂੰ ਪਤਾ ਨਾ ਇਹਨਾਂ ਨੇ ਇਹਨੂੰ ਐਕਸਪਲੇਨ ਕੀਤਾ ਨਾ ਇਹਨਾਂ ਨੇ ਖੋਜਿਆ ਇਹ ਗੱਲ ਜੇ ਖੋਜਿਆ ਤਾਂ ਜਾਣ ਕੇ ਨਹੀਂ ਕਹਿੰਦੇ ਆ ਫਿਰ ਜਾਂ ਫਿਰ ਐ ਹੋ ਸਕਦਾ ਪਤਾ ਹੋਵੇ ਜਾਣ ਕੇ ਨਹੀਂ ਕਹਿੰਦੇ ਕਿਉਂਕਿ ਕਹਿੰਦੇ ਕਾਦੇ ਨਹੀਂ ਜਾਣ ਕੇ ਲੁਕਾਉਂਦੇ ਕਾਦੇ ਜੇ ਲੁਕਾਉਂਦੇ ਫਿਰ ਬੇਈਮਾਨ ਹੋ ਤੁਸੀਂ ਫਿਰ ਤਾਂ ਬੇਈਮਾਨ ਹੋ ਸੱਚ ਨੂੰ ਲੁਕੋਈਦਾ ਨਹੀਂ ਹੁੰਦਾ ਸੱਚ ਨੂੰ ਲੁਕਾਉਣਾ ਮਹਾਪਾਪ ਹੈ ਸੱਚ ਲੁਕਾਉਣੇ ਵਾਲੀ ਚੀਜ਼ ਹੈ ਝੂਠ ਲੁਕਾਉਣੇ ਵਾਲੀ ਚੀਜ਼ ਹੈ ਸੱਚ ਨੂੰ ਜਿਹੜਾ ਲਕੋਦਾ ਉਹ ਸੱਚ ਤੋਂ ਖਿਲਾਫ ਹੁੰਦਾ ਸੱਚ ਤੋਂ ਖਤਰਾ ਹੈ ਤੁਸੀਂ ਕਾਹਦਾ ਲਗਾਉਂਦੇ ਹੋ ਜਿਹਨੂੰ ਸੱਚ ਤੋਂ ਖਤਰਾ ਹੈ ਉਹਦਾ ਝੂਠ ਨਾ ਪ੍ਰੇਮ ਜ਼ਰੂਰੀ ਗੱਲ ਜਿਹਦਾ ਸੱਚ ਨਾਲ ਪ੍ਰੇਮ ਹੈ ਸੱਚ ਨੂੰ ਕਿਉਂ ਲਗਾਊਗਾ ਵੀ ਮੇਰਾ ਝੂਠ ਨਾ ਕਟਿਆ ਜਾਵੇ ਮੇਰੇ ਝੂਠ ਦਾ ਸਤਿਆਨਾਸ਼ ਨਾ ਹੋ ਜਾਵੇ ਤਾਂ ਸੱਚ ਨੂੰ ਲਗਾਉਂਦੇ ਨੇ ਮੈਂ ਝੂਠ ਰੱਖੀ ਬੈਠਾ ਜੇ ਸੱਚ ਪ੍ਰਗਟ ਹੋਇਆ ਮੇਰਾ ਸਤਿਆਨਾਸ਼ ਹੋ ਜਾਊਗਾ ਝੂਠ ਦਾ ਸਤਿਆਨਾਸ਼ ਨਾ ਹੋ ਜਾਵੇ ਸਾਡੇ ਕਪੜ ਦਾ ਸਤਿਆਨਾਸ਼ ਨਾ ਹੋ ਜਾਵੇ ਕਿਆ ਤਾਂ ਤਾਂ ਲਗਾਉਨੇ ਆ ਕਿਆ ਸਾਨੂੰ ਫਿਰ ਪਤਾ ਜੇ ਤਾਂ ਪਤਾ ਨਹੀਂ ਤਾਂ ਤਾਂ ਕੋਈ ਗੱਲ ਨਹੀਂ ਫਿਰ ਤਾਂ ਉਹ ਵੀ ਸਾਧਨਾ ਮਾਰੀਏ ਹੁਣ ਆ ਜਾਣਾ ਫਿਰ ਤਾਂ ਹੈਗਾ ਉਹ ਵੀ ਸਾਧ ਪਰ ਜੇ ਪੜਿਆ ਹੋਵੇ ਗੁਨਾਹਗਾਰ ਫਿਰ ਕੋਈ ਬਖਸ਼ਿਸ਼ ਨਹੀਂ ਜੇ ਜਾਣ ਕੇ ਲਗੋ ਰਿਹਾ ਫਿਰ ਅਪਰਾਧੀ ਪੜਿਆ ਹੋਵੇ ਜਿਹੜਾ ਪੜਿਆ ਹੋਇਆ ਜਾਣਦਾ ਗੁਨਾਹਗਾਰ ਜੇ ਨਹੀਂ ਪਤਾ ਫਿਰ ਉਹ ਵੀ ਉਹ ਵੀ ਤਾਂ ਸਾਧ ਹੁੰਦਾ ਉਹ ਵੀ ਕੌਣ ਹੁੰਦਾ ਜਦੋਂ ਬੱਚਾ ਮਾਂ ਦੇ ਪੇਟ 'ਚੋਂ ਪੈਦਾ ਹੁੰਦਾ ਹੈ ਉਹ ਉਮੀਦ ਜੈਸੀ ਉਪਜੀ ਪੇੜ ਤੇ ਉਹਨੂੰ ਜਿੱਧਰ ਮਰਜ਼ੀ ਲਾ ਲਓ ਕਬੀਰ ਕਹਿੰਦਾ ਜੈਸੀ ਉਪਜੀ ਪੇੜ ਤੇ ਜੇ ਤੈਸੀ ਦਿਵਹਿ ਓੜ ਹੀਰਾ ਕਿਸ ਕਾ ਬਪੜਾ ਪੁਜੇ ਨਾ ਲਾਸ ਕਰੋੜ ਉਹਦੀ ਤਾਂ ਕੀਮਤ ਉਸ ਬੁੱਧੀ ਦੀ ਲੱਖਾਂ ਕਰੋੜਾਂ ਹੀਰਿਆਂ ਦੇ ਬਰਾਬਰ ਹੈ ਇੱਕ ਹੀਰਾ ਕੀ ਲੱਖਾਂ ਕਰੋੜਾਂ ਹੀਰੇ ਦੀ ਉਹਦੇ ਬਰਾਬਰ ਉਹ ਬਚਪਨ 'ਚ ਹੀ ਸਿੱਧਾ ਚਲਾ ਜਾਂਦਾ ਸਾਹਿਬਜ਼ਾਦਿਆਂ ਨੂੰ ਕਿੱਥੋਂ ਆ ਗਿਆ ਗਿਆ ਬਚਪਨ 8ਵੀਂ ਪਾਸ਼ਾ ਨੂੰ ਕਿੱਥੋਂ ਆ ਗਿਆ ਗਿਆ ਕਿੰਨੀ ਉਮਰ ਸੀ ਕੁਝੇ ਨਾਲ ਲੱਖ ਕਰੋੜ ਸਿੱਧਾ ਹੀ ਚੜ ਗਏ ਦੂਏ ਪਾਸੇ ਪੈ ਗਏ ਨਹੀਂ ਗੁਰੂ ਘਰ 'ਚ ਉਹੀ ਗਿਆਨ ਸੀ ਉਹੀ ਮਿਲ ਗਿਆ ਉਲਟੇ ਪਾਸੇ ਤਾਂ ਸੁਣਿਆ ਹੀ ਨਹੀਂ ਗਿਆਨ ਜਿਹੜੀ ਗੁਰਬਾਣੀ ਹੈ ਗੁਰਬਾਣੀ ਪਹਿਲੀ ਮੌਤ ਕਰਦੀ ਹੈ ਸਭ ਜਿਹੜਾ ਜਗ ਜੀਵਨ ਹੈ ਉਹ ਖਤਮ ਕਰਦੀ ਹੈ ਗੁਰਬਾਣੀ ਜਗ ਜੀਵਨ ਖਤਮ ਕਰਦੀ ਹੈ ਜਗ ਜੀਵਨ ਖਤਮ ਹੋਊ ਤਾਂ ਜਗ ਤੋਂ ਖੜਾ ਛੁੱਟੂ ਵਰਨਾ ਛੁੱਟਣਾ ਨਹੀਂ ਖੜਾ ਜੇ ਮੁਕਤੀ ਚਾਹੀਦੀ ਹੈ ਤਾਂ ਜਗ ਜੀਵਨ ਦਾ ਐਟ ਚਾਹੀਦਾ ਜਗ ਛਡਾਉਂਦੀ ਹੈ ਜਗ ਦਾ ਜਿਹੜਾ ਹੈ ਨਾ ਪ੍ਰੇਮ ਉਹ ਇਹ ਛਡਾਉਂਦੀ ਹੈ ਬਾਣੀ ਮੈਨੂੰ ਛੱਡ ਦੇ ਅਗਰ ਸਾਧਰ ਚੋਂ ਬਾਹਰ ਨਿਕਲ ਜਾ ਜੇ ਸੁਖ ਲੈਣਾ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਮਾਇਆ ਦੀ ਛੱਡ ਛੱਡ ਕੇ ਰਾਮ ਕੀ ਛੱਡ ਲੈ ਲੈ ਰਾਮ ਅੰਦਰ ਰਾਮ ਹੀ ਦੇਵ ਹੈ ਰਾਮ ਦੇਵ ਜਿਹੜਾ ਇਹ ਕ੍ਰਿਸ਼ਨ ਹੈ ਉਹ ਰਾਮ ਹੈ ਅੱਲਾ ਤੋਂ ਤੇਰਾ ਜਨਮ ਹੋਇਆ ਉਹਦੀ ਛੱਡ ਚਲਿਆ ਜਾ ਜਿਹਨੂੰ ਪਿਤਾ ਮਾਤਾ ਕਹਿੰਦਾ ਉਹਦੀ ਛੱਡ ਚਲਾ ਜਾ ਉਹੀ ਬਚਾਉ ਤੈਨੂੰ ਜਿੱਥੋਂ ਪੈਦਾ ਹੋਇਆ ਉਹਦੀ ਛੱਡ ਚਲਾ ਜਾ ਜੋ ਸੁਖ ਕੋ ਚਾਹੇ ਸਦਾ ਇਹ ਗੱਲ ਗੁਰਬਾਣੀ ਚ ਜਗ ਜੀਵਨ ਕਾਦੇ ਵਾਸਤੇ ਹੈ ਜਗ ਜੀਵਨ ਤਾਂ ਸਿਰਫ ਸਦ ਜੀਵਨ ਵਾਸਤੇ ਹੈ ਅੰਜਲ ਚੁਗਣ ਵਾਸਤੇ ਨਹੀਂ ਹੈ ਇਹ ਅੰਜਲ ਜੁਗਣ ਨਹੀਂ ਆਇਆ ਜਗ ਜ ਜੀਵਨ ਤਾਂ ਲਿਆ ਸਦ ਜੀਵਨ ਹੋਣ ਵਾਸਤੇ ਤਾਂ ਕਿ ਨੀਂਦ ਆਵੇ ਹੀ ਨਾ ਇਹਨੂੰ ਨੀਂਦ ਆਉਂਦੀ ਹੈ ਨਾ ਨੀਂਦ ਹੀ ਮੌਤ ਹੈ ਨੀਂਦ ਕੀ ਹੈ ਨੀਂਦ ਮੌਤ ਹੈ ਇੱਕਦਮ ਸੋਭਣ ਹੋਏਗਾ ਲਾਂਬੇ ਗੋੜ ਪਸਾਰ ਜਿੰਨਾ ਜਰ ਅਸੀਂ ਰੋਜ਼ ਸੌਣਾ ਰੋਜ਼ ਮਰਦੇ ਆ ਉਹ ਜਿੰਨਾ ਜਰ ਮਰੇ ਰਹਿਣਾ ਦੁਨੀਆ ਦਾ ਕੋਈ ਪਤਾ ਨਹੀਂ ਕੀ ਬੀਤਦਾ ਉਦੋਂ ਵੀ ਐਵੇਂ ਹੀ ਹੈ ਜਦੋਂ ਸੰਸਾਰ ਨਾਲ ਅਸੀਂ ਕਟ ਆਫ ਹੋ ਗਏ ਨਾ ਸਾਡੀ ਸੁਰਤ ਉਹ ਸਮਝੋ ਮਰਤਿਉ ਦਾ ਟਾਈਮ ਹੈ ਸਾਡਾ ਉਹ ਜਗ ਤੋਂ ਅਸੀਂ ਬਾਹਰ ਆ ਜਿਉਂਦੇ ਵੀ ਮਰੇ ਹੋਏ ਆ ਜਿਉਂਦਾ ਮਰਿਆ ਕਿਵੇਂ ਹੁੰਦਾ ਸੁੱਤਾ ਪਿਆ ਜਿਉਂਦਾ ਵੀ ਮਰਿਆ ਵੀ ਹੋਇਆ ਹੈ ਨਾ ਬੇਹੋਸ਼ ਹੈ ਪਿਆ 5 ਸਾਲ ਪਿਆ ਰਿਹਾ ਬੇਹੋਸ਼ੀ ਦੀ ਹਾਲਤ ਜਿਉਂਦਾ ਵੀ ਮਰਿਆ ਹੋਇਆ ਵੀ ਹੈ ਇਹੋ ਜਿਹਾ ਜੀਵਨ ਬਾਹੋਸ਼ ਹੋਵੇ ਹੋਸ਼ ਵੀ ਹੋਵੇ ਪੂਰੀ ਜੀਵਨ ਵੀ ਆ ਜਾਵੇ ਸੰਸਾਰ 'ਚ ਰਹਿੰਦਾ ਵੀ ਸੰਸਾਰ ਨਾਲ ਜੁੜਿਆ ਹੋਇਆ ਨਾ ਹੋਵੇ ਕਿਹਦੇ ਨਾਲ ਜੁੜਿਆ ਹੋਵੇ ਫਿਰ ਸੰਸਾਰ ਨਾਲ ਜੋੜਦੇ ਨੇ ਅੱਖਾਂ ਕੰਨ ਸਿਰਫ ਜੀਵ ਨਹੀਂ ਜੋੜਦੀ ਸੰਸਾਰ ਨਾਲ ਜੀਵ ਜੋੜਦੀ ਹੈ ਸਰੀਰ ਨਾਲ ਸਰ ਸਰੀਰ ਦਾ ਟੇਸਟ ਟੇਸਟ ਦਾ ਹੀ ਹੈ ਸਰੀਰ ਦਾ ਚਮੜਾ ਨਹੀਂ ਜੋੜਦਾ ਚਮੜਾ ਗਰਮੀ ਸਰਦੀ ਨਾਲ ਜੋੜਦਾ ਸੰਸਾਰ ਨਾਲ ਨਹੀਂ ਜੋੜਦਾ ਮਹਿਸੂਸ ਕਰਦਾ ਰੱਖਿਆ ਵਾਸਤੇ ਸਰੀਰ ਦੀ ਹੋਰ ਕੁਝ ਨਹੀਂ ਜੋੜਦਾ ਅੱਖਾਂ ਨਾਲ ਕੰਨ ਤੇ ਸਵਾ ਕੁਝ ਵੀ ਨਹੀਂ ਜੋੜਦਾ ਤੁਹਾਨੂੰ ਸਰੀਰ ਮਾਇਆ ਨਾਲ ਦੋਹਾਂ ਨੂੰ ਉਪਦੇਸ਼ ਹੈ ਇਹ ਦੇਤਰੋ ਮੇਰੇ ਹਰ ਤੋਂ ਮੈਂ ਜੋ ਧਰੀ ਹਰ ਬਰਾਬਰ ਨਾ ਦੇਖੋ ਜੇ ਦੇਖਣਾ ਹੀ ਨਹੀਂ ਸੰਸਾਰ ਸੁਪਨੇ ਵਾਲਾ ਜਿਹੜਾ ਮਰਿਆ ਹੈ ਉਹ ਨਹੀਂ ਦੇਖ ਰਿਹਾ ਜਿਹੜਾ ਬੇਹੋਸ਼ ਪਿਆ ਉਹ ਨਹੀਂ ਦੇਖ ਰਿਹਾ ਜਿਹੜਾ ਸੁੱਤਾ ਪਿਆ ਉਹ ਨਹੀਂ ਦੇਖ ਰਿਹਾ ਦੇਖ ਨਹੀਂ ਰਿਹਾ ਜਾਂ ਸੰਸਾਰ ਦੇਖ ਹੀ ਨਹੀਂ ਰਹੇ ਜਿਉਂਦੇ ਮਰੇ ਹੋਏ ਉਹ ਕੀ ਦੇਖ ਰਿਹਾ ਫਿਰ ਘਟ ਘਟ ਮੈਂ ਹਰਜੂ ਦੇਖ ਰਿਹਾ ਤੇ ਦੇਖ ਕੀ ਰਿਹਾ ਕਹਿੰਦਾ ਘਟ ਘਟ ਮੈਂ ਹਰਜੂ ਬਸਾ ਸੰਤਰ ਕੇ ਹੋ ਪਕਾਰ ਉਹ ਹਰਜੂ ਦੇਖ ਰਿਹਾ ਘਟ ਘਟ ਦੇ ਵਿੱਚ ਉਹਦੀ ਬੁੱਧੀ ਨਾਪ ਰਿਹਾ ਰੇ ਕਿਸੇ ਦੀ ਉਹਦਾ ਸਰੀਰ ਨਹੀਂ ਦੇਖ ਰਿਹਾ ਉਹ ਨਹੀਂ ਦੇਖ ਰਿਹਾ ਰਮਦਾਸ ਦਾ ਜਨਮ ਕਿੱਥੇ ਹੋਇਆ ਉਹਨੂੰ ਕੀ ਮਤਲਬ ਸਰੀਰ ਦੇ ਜਬੜੇ ਸੇ ਉਹਨੂੰ ਕੀ ਮਤਲਬ ਪਵਾੜ ਮਾਤਾ ਸਾਰਿਆਂ ਦਾ ਇੱਕੋ ਹੀ ਹੈ ਚਮੜਾ ਜਬਰਪੋਸ ਦਾ ਮੰਦਰ ਤੇਰਾ ਮੰਦਰ ਦਾ ਸਾਰਿਆਂ ਦਾ ਜਬਰਪੋਸ ਹੈ ਰਵਿਦਾਸ ਦਾ ਕਿਹੜਾ ਕੱਲੇ ਦਾ ਜਬਰਪੋਸ ਦਾ ਸਾਰਿਆਂ ਦਾ ਹੀ ਹੈ ਕੋਈ ਚੀਜ਼ਾਂ ਖਾਦੇ ਆ ਉਸੇ ਦਾ ਲਹੂ ਬਣਦਾ ਹੈ ਉਸੇ ਦਾ ਸਭ ਆਸ ਬਣਦਾ ਉਸੇ ਦੀਆਂ ਹੱਡੀਆਂ ਬਣਦੀਆਂ ਨੇ ਇਹ ਐ ਭਲੇਖਾ ਜਿਹਨਾਂ ਨੂੰ ਹੈਗਾ ਉਹਨਾਂ ਵਾਸਤੇ ਪਾਇਆ ਹੈ ਜੀ ਕੱਢ ਦਿੱਤਾ ਧਰਤੀ ਜੋ ਉਹਨਾਂ ਨੇ ਖਾਦਾ ਜੋ ਪੈਦਾ ਹੋਇਆ ਧਰਤੀ ਜੋ ਸਾਰੇ ਖਾਂਦੇ ਨੇ ਕੋਈ ਗੱਲ ਹੈ ਪੰਜੇ ਤੱਕ ਸਾਰਿਆਂ ਨੇ ਹਵਾ ਹੋਈ ਹੈ ਸਾਹ ਲੈਂਦੇ ਪਾਣੀ ਹੋਈ ਹੈ ਪੀਂਦੇ ਆ ਇਹ ਐਵੇਂ ਉਹਨਾਂ ਦਾ ਪਖੰਡਵਾਦ ਸੀਗਾ ਜਾਣ ਕੇ ਬਣਾਇਆ ਹੈ ਉਹ ਤਾਂ ਖੰਡਨ ਕਰਤਾ ਉਹਨਾਂ ਦਾ ਹੁਣ ਕੋਈ ਬੰਦਾ ਹੀ ਨਹੀਂ ਹੈ ਕੋਈ ਵੀ ਨਹੀਂ ਉਹਨਾਂ ਦਾ ਜਾਣੋ ਜੋਤ ਨਾ ਪੁੱਛੋ ਜਾਤੀ ਜਾਤੀ ਦਾ ਪੁੱਛਣ ਦੀ ਲੋੜ ਨਹੀਂ ਤੁਹਾਨੂੰ ਵੀ ਤੇਰੀ ਯਾਦ ਕੀ ਹੈ ਪੁੱਛੋ ਹੀ ਨਾ ਯਾਦ ਕੀ ਹੈ ਉਹਦੇ ਵਿੱਚ ਗਿਆਨ ਕਿੰਨਾ ਹੈ ਨਾਪਣਾ ਗਿਆਨ ਦੇਖ ਲੋ ਕਿੰਨਾ ਗਿਆਨ ਨਾਲ ਗੱਲ ਕਰੋ ਉਹਦੇ ਨਾਲ ਗਿਆਨ ਦਾ ਹੀ ਮਤਲਬ ਹੈ ਜਾਣੋ ਜੋਤ ਨਾ ਪੁੱਛੋ ਜਾਤੀ ਕਿਉਂ ਅੱਗੇ ਜਾਤ ਨਾ ਹੈ ਅੱਗੇ ਜਾਤ ਹੁੰਦੀ ਹੋਈ ਨਹੀਂ ਉਹਦੇ ਦੇਸ਼ੀ ਅੱਗੇ ਹੈ ਪਿੱਛੇ ਨਹੀਂ ਡਰਾਈਵਰ ਦੀ ਹਮੇਸ਼ਾ ਹੀ ਧਿਆਨ ਅੱਗੇ ਹੀ ਚਾਹੀਦਾ ਜੇ ਕੋਈ ਡਰਾਈਵਰ ਸਿਆਣਾ ਹੈ ਉਹਦਾ ਧਿਆਨ ਹਮੇਸ਼ਾ ਅੱਗੇ ਚਾਹੀਦਾ ਜੇ ਪਿੱਛੇ ਵੀ ਦੇਖਣਾ ਤਾਂ ਕੋਈ ਸ਼ੀਸ਼ਾ ਲੱਗਿਆ ਹੁੰਦਾ ਕਰਦਾ ਨਹੀਂ ਬੋਲਣੀ ਪੈਂਦੀ ਪਿੱਛੇ ਤਾਂ ਮੂਲਾ ਸ਼ੀਸ਼ਾ ਤੇ ਦਿਖੀ ਜਾਂਦਾ ਉਹਨੂੰ ਫਿਰ ਵੀ ਉਹ ਕਰਦਾ ਨਹੀਂ ਘਮਾਉਂਦਾ ਹੁੰਦਾ ਪਿੱਛੇ ਤਾਂ ਉਹਨੂੰ ਪਤਾ ਹੀ ਅੰਦਰ ਸ਼ੀਸ਼ਾ ਤੇ ਲੱਗਿਆ ਹੀ ਹੋਇਆ ਜਿੱਥੇ ਦੀ ਨੱਕਿਆ ਅੱਗੇ ਜਾਤ ਨਹੀਂ ਇਸ ਕਰਕੇ ਤੁਸੀਂ ਅੱਗੇ ਜਿਹਨੇ ਜਾਣਾ ਜਿਹਦਾ ਪਿਛੇ ਨੂੰ ਮੁੜਨਾ ਫਿਰ ਉਹਦਾ ਜੋ ਮਰਜ਼ੀ ਕਰੀ ਜਾਵੇ ਜਿਹਨੇ ਅੱਗੇ ਜਾਣਾ ਉਹ ਜਾਤ ਦੇ ਕੇ ਨਹੀਂ ਸਕਦਾ ਸਰੀਰ ਦੇ ਕੇ ਨਹੀਂ ਸਕਦਾ ਅੱਗੇ ਜਾਤ ਨਾ ਹੈ ਕਿਉਂਕਿ ਜਾਤ ਹੈ ਉਹ ਨਹੀਂ ਹੁੰਦੀ ਹੋਈ ਅੱਗੇ ਜੋਤ ਹੈ ਹੁੰਦੀ ਹੈ ਦੂਜੀ ਗੱਲ ਕਰਨਾ ਦੀ ਹੈ ਜੇ ਕੋਈ ਸਮਝ ਵੀ ਲਵੇ ਬਾਣੀ ਕੱਚਾ ਹੋਵੇ ਅਜੇ ਦੂਜੀ ਗੱਲ ਕੋਈ ਸੁਣ ਲਵੇ ਤਾਂ ਭਰਮ ਵਿੱਚ ਪੈ ਸਕਦਾ ਕੱਚਾ ਕੱਚੇ ਵਾਸਤੇ ਹੈ ਨਾ ਕਬੀਰ ਕਹਿੰਦਾ ਗੱਗਾ ਗੁਰ ਕੇ ਬਚਨ ਪਛਾਣਾ ਗੱਗਾ ਗੁਰ ਕੇ ਬਚਨੀ ਗੁਰ ਕੇ ਬਚਨਾ ਦੁਆਰਾ ਮੈਂ ਪਛਾਣਿਆ ਕਿਹਨੂੰ ਆਪਣੇ ਆਪ ਨੂੰ ਆਪਣੇ ਬੋਲ ਨੂੰ ਮੈਂ ਆਪਣੇ ਆਪ ਜੋਤ ਨੂੰ ਪਛਾਣਿਆ ਗੱਗਾ ਗੁਰ ਕੇ ਬਚਨ ਪਛਾਣਾ ਦੂਜੀ ਬਾਤ ਨਾ ਧਰ ਕੀ ਕੰਦ ਜਿਹੜੇ ਦੂਜੇ ਮੈਨੂੰ ਕਹਿੰਦੇ ਮੇਰੇ ਨਾਲ ਦੇ ਉਹਨਾਂ ਨੂੰ ਸੁਣਿਆ ਨਹੀਂ ਵੀ ਤੁਸੀਂ ਉਹਨੂੰ ਕਿਹੜਾ ਛੱਡੋ ਮੇਰਾ ਪਰੇ ਹੋ ਜਾ ਜਿਹੜੇ ਕਹਿੰਦੇ ਨਹੀਂ ਨਹੀਂ ਚਾਰ ਦਿਨ ਤੂੰ ਨਾ ਜੇ ਮਾਲਾ ਫੇਰਦਾ ਤਾਂ ਗੱਲ ਬਣ ਜਾਣੀ ਸੀ ਤੂੰ ਕਾਹਲੇ ਕਰ ਗਿਆ ਛੱਡਦਾ ਹਟਾਉਣੇ ਵਾਲੇ ਸੀ ਨਾ ਦੂਜੇ ਪਾਸੇ ਤੇ ਉਹਨਾਂ ਦੀ ਗੱਲ ਕੱਢ ਧਰਿਆ ਹੀ ਨਹੀਂ ਉਹਨਾਂ ਦੀ ਗੱਲ ਸੁਣੀ ਹੋਈ ਨਹੀਂ ਗੁਰਬਾਣੀ ਨੂੰ ਸੁਣ ਕੇ ਜਿਹੜਾ ਸਾਖੀਆਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਨਾ ਕਰਦਾ ਕੋਈ ਗਾਹਾਂ ਨਿਕਲਦਾ ਜੇ ਸਾਖੀਆਂ ਦੀਆਂ ਗੱਲਾਂ ਤੇ ਕੰਨ ਧਰ ਲਿਆ ਨਾ ਕਰਾਮਾਤਾਂ ਤੇ ਉਹ ਡੁੱਬ ਜੂਗਾ ਉੱਥੇ ਛੱਡ ਜੂਗਾ ਗੁਰਬਾਣੀ ਸਾਡੇ ਵਾਸਤੇ ਸਾਖੀ ਹੋਣੀ ਖਤਰਨਾਕ ਨੇ ਸਾਖੀਆਂ ਗੈਰ ਕੁਦਰਤੀ ਗੱਲਾਂ ਨੇ ਸਾਖੀਆਂ ਵਿੱਚ ਗੈਰ ਕੁਦਰਤੀ ਗੱਲਾਂ ਨੇ ਅਸੀਂ ਪਹਾੜੇ 'ਚ ਕੁਦਰਤ ਦੇ ਵਿੱਚ ਰਹਿਣਾ ਕੁਦਰਤ ਦੇ ਵਿੱਚ ਤੁਹਾਨੂੰ ਰਹਿਣ ਨਹੀਂ ਦੇਣਾ ਸਾਖੀਆਂ ਨੇ ਪਹਾੜੇ ਚੱਲਣ ਨਹੀਂ ਦੇਣਾ ਸਾਖੀਆਂ ਨਹੀਂ ਪਹਾੜੇ ਚੱਲਣ ਦਿੰਦੀਆਂ ਸਿਰਫ ਸਾਖੀਆਂ ਨੇ ਜਿਹੜੀਆਂ ਪਹਾੜੇ ਤੋਂ ਤੁਹਾਨੂੰ ਬਗਾਵਤ ਕਰਾਉਂਦੀਆਂ ਨੇ ਕੋਈ ਜੀ ਬਾਬੇ ਬੁੱਢੇ ਨੇ ਗੜਾ ਭੰਨਿਆ ਤੇ ਆ ਵਰ ਚਾਹ ਜਪਣ ਮਰਨਾ ਹੁਕਮ ਦੇ ਵਿੱਚੋਂ ਤੁਹਾਨੂੰ ਬਾਹਰ ਕਰਤਾ ਇੱਕ ਪਾਸੇ ਤਾਂ ਜਪਣ ਮਰਨਾ ਹੁਕਮ ਹੈ ਇੱਕ ਪਾਸੇ ਬਾਬੇ ਬੁੱਢੇ ਦਾ ਬਾਹਰ ਹੈ ਜੇ ਉਹਨੂੰ ਮੰਨ ਲਿਆ ਪਹਾੜੇ ਜੋ ਬਾਹਰ ਚਲੇ ਜਾਓ ਇਹ ਰਜੀਆਂ ਤਾਂ ਆ ਗਿਆ ਸਾਖੀਆਂ ਵੀ ਪਹਾੜਾ ਮੰਨਣ ਤੇ ਖੜ ਜਾਣ ਹਟ ਗਏ ਪਾਣਾ ਮੰਨਣ ਤੇ ਹਟ ਗਿਆ ਸਿੱਖ ਸਿੱਖੀ ਤੋਂ ਖਾਰਜ ਹੋ ਗਿਆ ਜਿਹੜਾ ਪਾਣਾ ਨਹੀਂ ਮੰਨਦਾ ਸਿੱਖੀ ਤੋਂ ਖਾਰਜ ਹੈ ਜਿਹੜਾ ਪਾਣਾ ਮੰਨਦਾ ਉਹੀ ਸਿੱਖ ਗੁਰ ਕੇ ਬਾਣੇ ਜੇ ਚੱਲੇ ਭਾਈ ਵਿੱਚ ਬੋਹਤ ਬੈਠਾ ਹਾਏ ਉਹ ਸੇਫ ਹੈ ਉਹ ਨਾਮ ਦੇ ਜਹਾਜ਼ 'ਚ ਬੈਠਾ ਜਿਹੜਾ ਬਾਣੇ ਦੇ ਵਿੱਚ ਹੈ ਜੇ ਬਾਹਰ ਨਿਕਲ ਗਿਆ ਉਹ ਕਾਲ ਫਾਸ ਪੈ ਗਿਆ ਬੜਾ ਪਲਾਨ ਬਣਾ ਕੇ ਡੁੱਬ ਬਹੁਤ ਦਿਮਾਗ ਦਾ ਉਹਨਾਂ ਦੇ ਉਹਨਾਂ ਦਾ ਪੇਸ਼ਾ ਹੀ ਇਹ ਹੈ ਪੰਡਤ ਦਾ ਇੱਥੇ ਪੇਸ਼ਾ ਹੀ ਇਹ ਰਿਹਾ ਪੰਡਤ ਪਾੜੀ ਬਾਟ ਕਿ ਬਾਟ ਪਾੜ ਦੇਣੀ ਹੈ ਬਾਟ ਪਾੜਦੀ ਸਾਡਾ ਰਸਤਾ ਹੀ ਬਦਲਤਾ ਉਹਨਾਂ ਨੇ ਐਸੀਆਂ ਸਾਖੀਆਂ ਘੜੀਆਂ ਪਾੜਾ ਬਣਨ ਦੇ ਡਰਦੇ ਸੀ ਜਿਹਨਾਂ ਨੂੰ ਸਾਖੀਆਂ ਚੰਗੀਆਂ ਲੱਗਦੀਆਂ ਨੇ ਉਹ ਗੁਰਬਾਣੀ ਬੰਦੇ ਨਹੀਂ ਸੀ ਗੁਰਬਾਣੀ ਤੇ ਸ਼ੰਕਾ ਸਾਧੂ ਤੇ ਗੁਰੂ ਕੇ ਬਚਨਾਂ ਤੇ ਤਾਂ ਭਰੋਸਾ ਨਹੀਂ ਉਹ ਕੂੜ ਤੇ ਝੂੜ ਤੇ ਭਰੋਸਾ ਪਹਿਲਾਂ ਵੀ ਸੀ ਇਹ ਪੰਜ ਪਾਸ਼ਾ ਦਾ ਸ਼ਬਦ ਸੁਣੀ ਨਾ ਜਾਏ ਸੱਚ ਅਮਰਤ ਕਾਥਾ ਦੇਖੋ ਖਾਸ ਗੁਰੂ ਦੇ ਮੂੰਹੋਂ ਗੱਲ ਨਿਕਲੀ ਹੋਈ ਹੈ ਉਹਨਾਂ ਦੀ ਗੱਲ ਨਹੀਂ ਮੰਨ ਰਹੇ ਉਹਨਾਂ ਦੇ ਹੁੰਦੇ ਪ੍ਰੋਬਲਮ ਆਈ ਹੋਈ ਹੈ ਜਿਹੜੀ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਹ ਲਿਖੀ ਹੋਈ ਹੈ ਅਸੀਂ ਤਾਂ ਕਿਹਦੇ ਪਾਣੀ ਹਾਰ ਇਹ ਤਾਂ ਗੁਰਬਾਣੀ ਦੀ ਵਿਆਖਿਆ ਕਰਦੇ ਉਹਨਾਂ ਦੀ ਕਹੀ ਸਾਨੂੰ ਲੱਗੀ ਨਾ ਸਿਆਣਾ ਮੇਰਾ ਵੱਡੇ ਉਹਨਾਂ ਨੂੰ ਖੁਦ ਨੂੰ ਮੇਰਾ ਵੱਡੇ ਨਹੀਂ ਸਿਆਣਿਆ ਐਡਾ ਟੀਕਾ ਜ਼ਬਰਦਸਤ ਲੱਗਿਆ ਨਾ ਬਾਮਣ ਦਾ ਲੋਕਾਂ ਦੇ ਗੁਰੂਆਂ ਨੂੰ ਨਹੀਂ ਪੁੱਛਿਆ ਉਹਨਾਂ ਦੇ ਉੱਤੇ ਭਗਤਾਂ ਨੂੰ ਨਹੀਂ ਸਿਆਣਿਆ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਸਾਡੇ ਨਾਲੇ ਅੱਗੇ ਬਹਿਸ ਕਰਦੇ ਨੇ ਝੂਠੀ ਗਾਥਾ ਸੁਣ ਕੇ ਐਸੀਆਂ ਗਾਥਾਵਾਂ ਗਾਥਾ ਕਹਿੰਦੇ ਨੇ ਕੋਈ ਫਰਜ਼ੀ ਗੱਲ ਗੁੰਦ ਕੇ ਐਸੀ ਬਣਾਈਏ ਤੈਨੂੰ ਸੱਚ ਲੱਗਦੀ ਐਸਾ ਝੂਠ ਦਾ ਗੁੰਦਣਾ ਗੁੰਦਿਆ ਆਪਾਂ ਕਹਿੰਦੇ ਨੇ ਗੁੰਦਣਾ ਗੁੰਦਿਆ ਗਾਥਾ ਕਿਹਾ ਗੁੰਦਣਾ ਐਸਾ ਝੂਠ ਦਾ ਗੁੰਦਿਆ ਤੈਨੂੰ ਲੱਗੂਗਾ ਸੱਚ ਐਸਾ ਸਮਝਾ ਦੇਣਾ ਲੋਭੀ ਆਦਮੀ ਝੱਟ ਬੰਨ ਲੈਂਦੇ ਨੇ ਕਹਿੰਦੇ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ ਸੱਚ ਦੀ ਕਥਾ ਜਿਹੜੀ ਅਸੀਂ ਸੁਣਾਉਨੇ ਆ ਨਾ ਗੁਰਬਾਣੀ ਇਹਨੂੰ ਤਾਂ ਸੁਣਦੇ ਨਹੀਂ ਇਹਨੂੰ ਤਾਂ ਜਦ ਬੋਲਦੇ ਆ ਐ ਲੱਗਦਾ ਜਦ ਵਿਛੂ ਲੜਦਾ ਉਹਨਾਂ ਦੇ ਨਾਮ ਸੁਣ ਤੇ ਜਨ ਵਿਛੂ ਇਹ ਸੁਣ ਕੇ ਤਾਂ ਵਿਛੂ ਲੜ ਜਾਂਦਾ ਸੱਚ ਸਗੋਂ ਜਿਹੜੀ ਝੂਠੀ ਗਾਥਾ ਸੁਣੀ ਹੈ ਉਹਨੂੰ ਸੱਚ ਮੰਨ ਕੇ ਸਾਡੇ ਨਾਲ ਕੇ ਬਹਿਸ ਕਰਦੇ ਨੇ ਰਾਰ ਕਰ ਰਾਰ ਦਾ ਮਤਲਬ ਬਹਿਸ ਕਰਨਾ ਝਗੜਾ ਕਰਨਾ ਰਾਰ ਕਰਦੇ ਝੂਠੀ ਲੱਗ ਗਾਥਾ ਇਹ ਤਾਂ ਪਹਿਲਾਂ ਤੇ ਹੁੰਦਾ ਆਇਆ ਹੁਣ ਕਿਉਂ ਨਹੀਂ ਕਰਨਗੇ ਕਰਦੇ ਰਹਿਣ ਗੁਰਬਾਣੀ ਤੋਂ ਬਾਗੀ ਜਿਹਨਾਂ ਹੋਣਾ ਸਿੱਖੀ ਤੋਂ ਬਾਗੀ ਆ ਬਸ ਹਾਂ ਇਹਦੇ ਅਰਥ ਜੋ ਵਿਚਾਰੇ ਨੇ ਇਹਦੇ ਅਰਥ ਵਿਚਾਰ ਸਕਦੇ ਆ ਬਹਿ ਕੇ ਵਿਚਾਰ ਸਕਦੇ ਨੇ ਜੇ ਕਿਤੋਂ ਗੜਬੜ ਹੈਗੀ ਹੈ ਅਗਰ ਆਦਮੀ ਦਾ ਆਦਮੀ ਦੀ ਬੁੱਧੀ ਹੈ ਇਹਦੇ ਸੰਸ਼ੋਧਨ ਹੋ ਸਕਦਾ ਇਹ ਤੇ ਭਲੇਖਾ ਗਿਆ ਆਪਾਂ ਨੂੰ ਵੀ ਲੱਗ ਸਕਦਾ ਭਲੇਖਾ ਕੋਈ ਬੜੀ ਗੱਲ ਨਹੀਂ ਹੈ ਉਹ ਦੱਸਣ ਵੀ ਇੱਥੋਂ ਭਲੇਖਾ ਲੱਗਿਆ ਉਹ ਸੋਧ ਹੋ ਸਕਦੀ ਉਹਦੇ ਕੀ ਹੈ ਤਾਂ ਵਿਚਾਰੀ ਜਾ ਸਕਦੀ ਪਰ ਇਹ ਤਾਂ ਸਿੱਧੀ ਹੋਈ ਗੱਲ ਹੈ ਪੰਜ ਪਾਸ਼ਾ ਦੀ ਕਿ ਮਾਨਸ ਕੀ ਟੇਕ ਸਭ ਸਮਝਾਂ ਦੇਵਣ ਕੋ ਇੱਕ ਹੈ ਇਹਦੇ ਵਿੱਚ ਕੀ ਜਪਣਾ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਇਹਨਾਂ ਬਖਤੀਆਂ ਦੀ ਰੋਸ਼ਨੀ ਵਿੱਚ ਉਹ ਗੱਲ ਕਿਵੇਂ ਸੱਚ ਬੋਲੀਏ ਸੀ ਇਹਨਾਂ ਬਖਤੀਆਂ ਦੀ ਰੋਸ਼ਨੀ ਸੱਚ ਕਿਵੇਂ ਮੰਨ ਲਈ ਉਸ ਗੱਲ ਨੂੰ ਤਾਂ ਸਾਫ਼ ਹੈ ਹੋਰ ਸੈਂਕੜੇ ਬਖਤੀਆਂ ਇਹਨਾਂ ਦੀ ਰੋਸ਼ਨੀ ਦੇ ਵਿੱਚ ਉਹ ਸਾਰਾ ਝੂਠ ਹੈ ਕਿਉਂ ਝੂਠ ਕਰਿਆ ਗੁਰਬਾਣੀ ਤੋਂ ਬਾਗੀ ਕਰਨਾ ਸੀ ਤੁਹਾਨੂੰ ਕਰਤਾ ਪਾਣੇ ਤੋਂ ਬਾਗੀ ਕਰਨਾ ਸੀ ਪਾਣਾ ਮੰਨਣ ਤੋਂ ਹਟਾਉਣਾ ਨਹੀਂ ਜੇ ਪਾਣਾ ਮੰਨ ਲਿਆ ਉਹਨਾਂ ਦਾ ਸਾਰਾ ਹੀ ਜਿਹੜਾ ਹੈਗਾ ਸਿਸਟਮ ਹੈ ਫੇਲ ਹੋ ਜੂਗਾ ਸਾਰਾ ਝੂੜ ਦਾ ਜੋ ਸਿਸਟਮ ਹੈ ਸਾਰਾ ਹੀ ਬੇੜਾ ਗਰਕ ਹੋ ਜੂਗਾ ਭਗਤਾਂ ਨੇ ਬਾਣੀ ਬਣੇ ਹੋਰ ਕੀ ਬਾਣਾ ਮੰਨਣ ਨੂੰ ਕਿਹਾ ਹੋਇਆ ਤੇਰਾ ਬਾਣਾ ਮਿੱਠਾ ਲੱਗ ਨਾਮ ਪਦਾਰਥ ਅੱਜ ਕਿਹਨੂੰ ਲੱਗਦਾ ਮਿੱਠਾ ਲੱਗਦਾ ਕਿਸੇ ਨੂੰ ਇਹ ਮਿੱਠਾ ਲੱਗਦਾ ਹੈ ਜੇ ਜੰਮਣ ਵਾਲਾ ਹੁਕਮ ਹੈ ਤੇ ਭਾਣਾ ਹੈ ਇਹ ਤਾਂ ਹੁਕਮ ਹੈ ਗੁਰਬਾਣੀ ਹੁਕਮ ਹੈ ਹੋਰ ਕੀ ਜੇ ਗੁਰਬਾਣੀ ਮਿੱਠੀ ਨਹੀਂ ਲੱਗਦੀ ਤਾਂ ਭਾਣਾ ਮਿੱਠਾ ਨਹੀਂ ਲੱਗਦਾ ਜੇ ਗੁਰਬਾਣੀ ਦੀ ਗੱਲ ਮਿੱਠੀ ਨਹੀਂ ਲੱਗਦੀ ਤਾਂ ਭਾਣਾ ਮਿੱਠਾ ਨਹੀਂ ਲੱਗਦਾ ਭਾਣਾ ਹੀ ਦਈ ਐਕਸਪਲੇਨੇਸ਼ਨ ਹੈ ਗੁਰਬਾਣੀ ਇਹ ਭਾਣੇ ਦੀ ਐਕਸਪਲੇਨ ਕੀਤਾ ਉਹਦਾ ਭਾਣਾ ਕੀ ਹੈ ਐਕਸਪਲੇਨ ਕੀਤਾ ਗੁਰਬਾਣੀ ਜੋ ਗੁਰਬਾਣੀ ਕੋ ਵੱਖਰੀ ਗੱਲ ਨਹੀਂ ਪਾਣੇ ਤੋਂ ਹੈ ਗੁਰਬਾਣੀ ਨੂੰ ਮੰਨਣਾ ਬਾਣੇ ਨੂੰ ਮੰਨਣਾ ਬਾਣੇ ਜੋੜਨਾ ਦੂਜੀ ਬਾਤ ਨਾ ਧੜੀ ਕਰਨਾ ਦੂਜੀ ਬਾਤ ਤੇ ਕੰਨ ਵੀ ਨਹੀਂ ਧਰਨਾ ਧਰ ਸਕਦੇ ਅਸੀਂ ਸੁਣਨਾ ਤੇ ਪਾਸੇ ਦੇ ਕੰਨ ਨਹੀਂ ਧਰ ਸਕਦੇ ਜਿਹੜੀ ਇਹ ਤੋਂ ਵਿਰੋਧ ਦੂਜੀ ਇਹ ਤੋਂ ਵਿਰੋਧੀ ਗੱਲ ਹੁਣ ਇਹ ਜੇ ਮੰਨ ਲਈਏ ਤਾਂ ਸੰਸਾਰ 'ਚ ਜਿਉਂਦਾ ਮੁਕਤ ਹੋ ਜਾਂਦਾ ਹੈ ਇਹ ਜਿਹਨੂੰ ਮੰਨ ਲਈਏ ਨਾ ਵਿੱਚ ਬੋਹਤ ਬੈਠਾ ਆਇਆ ਗੁਰਕੇ ਪਾਣ ਜਿਹੜਾ ਪਾਣੀ ਚੱਲਦਾ ਉਹ ਜਿਉਂਦਾ ਮੁਕਤ ਹੈ ਚਾਹੇ ਜਿਉਂਦਾ ਮਰਿਆ ਹੋਇਆ ਕਹ ਲੋ ਚਾਹੇ ਜੀਵਨ ਮੁਕਤ ਕਹ ਲੋ ਜਿਹੜਾ ਪਾਣੇ ਵਿੱਚ ਹੈ ਜੀਵਨ ਮੁਕਤ ਹੈ ਉਹ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ ਆਪਣੀ ਮਰਜ਼ੀ ਛੱਡਦੀ ਉਹ ਆਪਣੀ ਕੋਈ ਇੱਛਾ ਹੀ ਨਹੀਂ ਹੁੰਦੀ ਜੋ ਦੇਵੇ ਸੋ ਖਾਈ ਪਾਣੇ ਜਾ ਗਿਆ ਭਾਵੇਂ ਰਾਗ ਭਾਵੇਂ ਬਾਹ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਤੂੰ ਚਾਹੇ ਡਬੋਦੇ ਹੁਣ ਸਾਰੇ ਤੂੰ ਜੀ ਬੇੜੇ ਚੜ ਗਏ ਆਪਾਂ ਉਹ ਤਾਂ ਜਿਹਦੇ ਬੇੜੇ ਤਾਂ ਉਹਦੀ ਮਰਜ਼ੀ ਹੈ ਡਬੋਦੇ ਚਾਹੇ ਭਾਵੇਂ ਰਾਹ ਭਾਵੇਂ ਬਾਹਰ ਭਰੋਸਾ ਕਰਦੇ ਤੇ ਇਹ ਹੈ ਬਾਣੀ ਦਾ ਗੁਰਬਾਣੀ ਦਾ ਉਪਦੇਸ਼ ਜੇ ਇਹ ਮੰਨ ਲਈਏ ਤਾਂ ਜਿਉਂਦਾ ਮਰਿਆ ਹੋਇਆ ਹੀ ਹੋ ਸੰਸਾਰ ਵੱਲੋਂ ਦੇਖੋ ਇਹ ਸੰਸਾਰੀ ਮੌਤ ਹੈ ਸੰਸਾਰੀ ਮੌਤ ਹੈ ਸੰਸਾਰ ਝੂਠਾ ਹੈ ਝੂਠ ਦੀ ਮੌਤ ਹੈ ਅਸਲ ਤੇ ਸੰਸਾਰ ਦੀ ਮੌਤ ਆ ਬਲ ਝੂਠ ਦੀ ਮੌਤ ਹੈ ਸਾਡੇ ਅੰਦਰ ਜਿਹੜਾ ਝੂਠ ਲੱਗਿਆ ਤਾਂ ਉਹਦੀ ਮੌਤ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰ ਸੰਸਾਰੀ ਜੀਵਨ ਦੀ ਮੌਤ ਅੰਦਰੋਂ ਝੂਠ ਦੀ ਮੌਤ ਹੈ ਝੂਠ ਦੀ ਮੌਤ ਹੋ ਗਿਆ ਸਚਿਆਰ ਹੋ ਗਿਆ ਝੂਠ ਮਰ ਗਿਆ ਬਚਿਆ ਕੀ ਬਚਿਆ ਸਚਿਆਰਾ ਇਹ ਤਾਂ ਕਿਹਾ ਸੀ ਕਿ ਸਚਿਆਰਾ ਐ ਹੋਈਦਾ ਸਚਿਆਰਾ ਕਿ ਕੂੜੇ ਟੁੱਟੇ ਬਾਲ ਕੂੜ ਦੀ ਪਾਲ ਟੁੱਟ ਗਈ ਇਹ ਪਾਣਾ ਨਾ ਬਣਾਈ ਕੂੜੇ ਕੂੜ ਦੀ ਕੰਧ ਹੈ ਵਿਚਾਲੇ ਦੀਵਾਰ ਹੈ ਆਪਣੇ ਭਾਣੇ ਚੱਲੇ ਪਾਈ ਵਿਛੜ ਚੋਟਾਂ ਆਪਣਾ ਭਾਣਾ ਦੀਵਾਰ ਹੈ ਕੂੜ ਦੀ ਇਹਨੂੰ ਢਾ ਦਈਏ ਹਟਾ ਦਈਏ ਵਿੱਚੋਂ ਸਚਿਆਰਾ ਹੋ ਗਿਆ ਇਹਦੇ ਬਾਅਦ ਸਤ ਜੀਵਨ ਹੋ ਗਿਆ ਕੂੜ ਦਾ ਜੀਵਨ ਖਤਮ ਹੁੰਦੀ ਸਾਰੇ ਸਤ ਜੀਵਨ ਆਪੇ ਹੀ ਹੋ ਗਿਆ ਇੱਕੋ ਜੀਵਨ ਰਹਿ ਗਿਆ ਫਿਰ ਜੀ ਦਾ ਜੀਵਨ ਜੀ ਤਾਂ ਕਦੇ ਮਰਦਾ ਹੀ ਨਹੀਂ ਜੀ ਦਾ ਜੀਵਨ ਕੀ ਹੁੰਦਾ ਹੈ ਕਿਤੇ ਮਰਦਾ ਇਹਦਾ ਮਰਦਾ ਹੈ ਉਹ ਨਹੀਂ ਇਹਦਾ ਜੀਵਨ ਕੀ ਹੈ ਇਹਦਾ ਵਾਰ-ਵਾਰ ਜਿਹੜਾ ਜਨਮ ਲੈਂਦਾ ਸੀ ਨਾ ਮਾਇਆ ਦੇ ਵਿੱਚ ਉਹ ਛੁੱਟ ਗਿਆ ਬਸ ਹੋਰ ਇਹਦਾ ਜੀਵਨ ਜੀਵਨ ਕੀ ਹੈ ਬਾਕੀ ਜੀਵਨ ਤਾਂ ਹੈ ਉਹ ਹਮੇਸ਼ਾ ਇਹਦਾ ਕੋ ਮਰਦਾ ਹੈ ਇਹ ਸੌਂਦਾ ਜਾਗਦਾ ਸੀ ਫਿਰ ਸੌਂਦਾ ਨਹੀਂ ਹੁਣ ਜਾਗ ਪਿਆ ਇਹਨੂੰ ਕਹਿੰਦੇ ਨੇ ਜਾਗ ਰੇ ਮਨਾ ਜਾਗ ਜੇ ਜਾਗ ਲਿਆ ਤਾਂ ਸੰਸਾਰ ਤਿਆਗ ਤਿਆਗਤਾ ਸਮਝ ਆ ਗਈ ਵੀ ਦੁੱਖ ਦਾ ਕਾਰਨ ਸੰਸਾਰ ਹੈ ਸੰਸਾਰ ਤਿਆਗਤਾ ਤਾਂ ਮਨੋ ਤਿਆਗ ਜਿਹਨੂੰ ਮਨੋ ਤਿਆਗ ਦੀ ਹੈ ਨਾ ਕਹਿੰਦਾ ਵੀ ਤੇਰੇ ਬਾਵੇਂ ਮੈਂ ਮਰ ਗਿਆ ਮੇਰੇ ਬਾਵੇਂ ਤੂੰ ਮਰ ਗਿਆ ਮਨੋ ਤਿਆਗਤਾ ਦਾ ਮਨੋ ਤਿਆਗੀ ਦਾ ਕੀ ਹੈ ਦਸਮ ਜਾ ਕੇ ਕਹਿੰਦੇ ਨੇ ਕਹਿੰਦੇ ਜੰਗਲ ਜਾਣ ਦੀ ਕੀ ਲੋੜ ਹੈ ਉਹ ਮਹਿਲਾ ਨੂੰ ਸਮਝ ਲੈ ਜੰਗਲ ਬਣ ਬਣ ਸੇ ਸਦਨ ਸਭਾ ਕਰ ਸਮਝੋ ਸਦਨ ਵੀ ਨੇ ਤੇਰੇ ਬਾਗ ਲੱਗੇ ਹੋਏ ਨੇ ਸਮਝ ਲੈ ਜੰਗਲ ਕੀ ਫਰਕ ਪੈਂਦਾ ਬੁੱਲਣ ਦੀ ਗੱਲ ਹੈ ਬਣ ਸੇ ਸਦਨ ਸਭਾ ਕਰ ਸਮਝੋ ਮਰੀ ਮਾਏ ਮਾਹੇ ਉਦਾਸਾ ਉਦਾਸਾ ਮੰਨੇ ਹੋਣਾ ਜੇ ਉੱਥੇ ਜਾ ਕੇ ਵੀ ਨਾ ਹੋਇਆ ਫਿਰ ਜੇ ਜੰਗਲ 'ਚ ਜਾ ਕੇ ਵੀ ਪਛਤਾਵਾ ਰਿਹਾ ਵੀ ਐਵੇਂ ਛੱਡਿਆ ਸੁੱਤ ਘਰੇ ਰਹੀ ਫਿਰ ਮਨੇ ਮਾਇਆ ਉਦਾਸਾ ਮਨ ਦੇ ਵਿੱਚੋਂ ਤਿਆਗ ਦੋ ਉਦਾਸਾ ਨੂੰ ਤਿਆਗ ਕਰ ਦੋ ਤਿਆਗ ਕਰ ਦੋ ਬੰਦੀ ਪਕੜਾ ਮੇਰੇ ਤੇਰੇ ਦੀ ਪਕੜ ਬੰਦੀ ਹੈ ਜਦ ਤੇਰਾ ਮੇਰਾ ਮਿਟ ਜਾਏ ਤਬ ਪਰਮ ਕਾਜ ਸਵਾਰੇ ਆਏ ਜਦ ਤੇਰੀ ਮੇਰੀ ਮਿਟ ਜਾਏ ਜਦ ਇਹਨਾਂ ਨੂੰ ਤੇਰੀ ਔਰ ਮੇਰੀ ਮਿਟ ਜਾਂਦੀ ਹੈ ਨਾ ਤਬ ਪ੍ਰਭ ਕਾਜ ਸਵਾਰੇ ਭਾਵੇਂ ਕਾਜ ਸਵਰ ਜਾਂਦਾ ਖੜਾ ਜਾਏ ਜਿੱਥੇ ਮਰਜ਼ੀ ਹੋਵੇ ਖੜਨ ਦੀ ਗੱਲ ਹੈ ਚਾਹੇ ਤੋ ਕਿਸੇ ਦੂਏ ਦੇ 'ਚ ਬੈਠਾ ਹੋਵੇ ਜਿਹੜੀ ਹਿੰਦੁਸਤਾਨ ਦੀ ਸੰਪਤੀ ਹੈ ਮੇਰੀ ਹੈ ਅਟੈਚਮੈਂਟ ਤਾਂ ਇੱਥੇ ਹੀ ਹੈ ਨਾ ਉਹਦੀ ਜਿੱਥੇ ਮਰਜ਼ੀ ਹੋਵੇ ਇਹ ਮਰ ਕੇ ਅਟੈਚਮੈਂਟ ਨਹੀਂ ਛੱਡਦਾ ਸੌ ਜਾਂਦਾ ਮਰੇ ਜਾਂਦਾ ਨਾ ਅਟੈਚਮੈਂਟ ਹੁੰਦੀ ਨਹੀਂ ਜਾਂਦੇ ਦੀ ਫਿਰ ਹੋ ਜਾਂਦੀ ਹੈ ਜਾਂਦੇ ਦੀ ਜਦੇ ਅਟੈਚਮੈਂਟ ਫੇਰ ਉੱਥੇ ਇੱਕ ਜੀਵਨ ਮਰਨਾ ਹੈ ਮਰਦਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਈ ਸੰਸਾਰ ਮਰੀ ਜਾਂਦਾ ਜੰਮੀ ਜਾਂਦਾ ਮਰੀ ਜਾਂਦਾ ਪਰ ਮਰਨਾ ਕਿਹਨੂੰ ਕਹਿੰਦੇ ਨੇ ਕੋਈ ਨਹੀਂ ਜਾਣਦਾ ਜੇ ਸੰਸਾਰ ਦਾ ਜਾਣਦਾ ਮਰਨਾ ਰੋਜ਼ ਤਾਂ ਕਹਿੰਦੇ ਨੇ ਮਰਨਾ ਉਹ ਲਿਖਾ ਕੇ ਆਉਂਦੇ ਨੇ ਮਿਊਨਿਸਪੈਲਟੀ 'ਚ ਅਦਾਲਤਾਂ ਬੰਦੀਆਂ ਨੇ ਮਰ ਗਿਆ ਗੁਰਬਾਣੀ ਕਹਿੰਦੇ ਮਰ ਵੀ ਨਾ ਜਾਣਿਆ ਕੋਈ ਗੁਰਬਾਣੀ ਨੇ ਤਾਂ ਉਹ ਗੱਲ ਕਹਿਤੀ ਜਿਹੜੀ ਸਾਰੇ ਸੰਸਾਰ ਤੋਂ ਉਲਟਾ ਫਿਰੇ ਕੋਰਟਾਂ ਤੋਂ ਵੀ ਉਲਟਾ ਸੁਪਰੀਮ ਕੋਰਟ ਵੀ ਮੰਨਦੀ ਹੈ ਸਰਕਾਰ ਵੀ ਮੰਨਦੀ ਹੈ ਮਰ ਗਿਆ ਗੁਰਬਾਣੀ ਕਹਿੰਦੀ ਮਰਿਆ ਹੀ ਨਹੀਂ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨੀ ਮੈਂ ਕਰੋ ਵਿਚਾਰੋ ਤੋਂ ਚਲਦ ਪਿਆ ਕਿ ਗੱਲ ਗੁਰਬਾਣੀ ਦੀ ਜੋਤ ਤੇ ਡਿੱਗੀ ਹੋਈ ਹੈ ਸਰੀਰ ਤੇ ਡਿੱਗੀ ਹੋਈ ਸੰਸਾਰ ਸਰੀਰ ਤੇ ਡਿੱਗਿਆ ਹੋਇਆ ਜੋਤ ਨਾਲ ਸੰਬੰਧ ਕੋਈ ਸੰਸਾਰ ਸਰੀਰ ਤੇ ਖੜਾ ਹੈ ਸਰੀਰ ਹੈ ਤੇ ਜਿਉਂਦਾ ਹੈ ਸਰੀਰ ਨਹੀਂ ਹੈ ਮਰ ਗਿਆ ਗੁਰਬਾਣੀ ਖੜੀ ਹੈ ਜੋਤ ਤੇ ਜੋਤ ਮਰਦੀ ਹੋਣੀ ਇਹ ਜਿਹੜਾ ਭਾਸ਼ਾ ਦਾ ਫਰਕ ਹੈ ਦ੍ਰਿਸ਼ਟੀਕੋਣ ਦਾ ਫਰਕ ਹੈ ਇਹ ਸੰਸਾਰੀ ਅਰ ਭਗਤਾਂ ਦਾ ਇਹੀ ਫਰਕ ਹੈ ਤਾਂ ਨਹੀਂ ਜੋੜ ਆਉਂਦਾ ਇਹਦਾ ਜੋੜ ਆਵੇ ਕਿਵੇਂ ਉਹ ਆਤਮਾ ਨਾਲ ਜੁੜੇ ਖੜੇ ਨੇ ਉਹ ਸਰੀਰ ਨਾਲ ਜੁੜੇ ਖੜੇ ਨੇ ਮਾਇਆ ਨਾਲ ਜੁੜੇ ਖੜੇ ਤਾਂ ਨਹੀਂ ਹੁੰਦਾ ਐਸੀ ਮਰਨੀ ਜੀਵਣੇ ਬਹੁ ਨਾ ਮਰਨਾ ਕੈਸੀ ਮਰਨੀ ਬਰੇ ਜਿਉਂਦਾ ਹੀ ਸੰਸਾਰ ਨੂੰ ਤਿਆਗ ਦੇਵੇ ਬਰੇ ਦੇਖੋ ਇੱਕ ਮਾਰ ਨਹੀਂ ਮਾਰਨਾ ਹੈ ਦੋ ਮਾਰ ਨਹੀਂ ਮਾਰਨਾ ਹੈ ਜੀਵਨ ਦੋ ਪ੍ਰਕਾਰ ਦਾ ਜ਼ਰੂਰ ਹੈ ਜੀਵਨ ਦੋ ਪ੍ਰਕਾਰ ਦਾ ਝੂਠਾ ਜੀਵਨ ਹੈ ਇੱਕ ਸੱਚਾ ਜੀਵਨ ਝੂਠਾ ਜੀਵਨ ਹੈ ਜਿਹੜਾ ਤਿਆਗਣਾ ਹੈ ਇਹ ਮਤਲਬ ਛੱਡਣਾ ਤਿਆਗਣਾ ਹੀ ਹੈ ਝੂਠਾ ਜੀਵਨ ਤਿਆਗ ਦੇਣਾ ਪਰ ਇਹ ਤਾਂ ਕਹਿੰਦਾ ਦੁਬਾਰਾ ਜਨ ਫਿਰ ਮਿਲੇ ਝੂਠੇ ਜੀਵਨ ਨੂੰ ਤਿਆਗ ਕਰ ਅਗਲਾ ਜਨ ਫਿਰ ਪਹਿਲਾਂ ਦਾ ਛੱਡਣਾ ਨਹੀਂ ਚਾਹੁੰਦਾ ਇਹ ਜਦ ਕੱਚਾ ਰਹਿ ਜਾਂਦਾ ਫਿਰ ਉਹ ਕਹਿੰਦੇ ਨੇ ਵੀ ਅਜੋ ਇਹਦਾ ਵੀ ਜੀ ਮਾਇਆ ਜਿਹਨੂੰ ਫਿਰ ਭੇਜਦੀ ਹੈ ਇਹਦੇ ਅੰਦਰ ਭੁੱਖ ਹੈ ਮਾਇਆ ਦੀ ਇਹਦੀ ਇੱਛਾ ਇਹਦੀ ਇੱਛਾ ਸਾਰੇ ਜੀਵਨ ਬੰਦਾ ਹੋਰ ਕੁਝ ਨਹੀਂ ਹੈ ਸਜ਼ਾ ਨਹੀਂ ਹੈ ਜੇ ਸਜ਼ਾ ਹੋਵੇ ਤਾਂ ਕਰੂਲ ਕਿਹਾ ਜਾਵੇ ਪਰਮੇਸ਼ਰ ਨੂੰ ਰੋ ਨਹੀਂ ਹੈ ਜਲੂ ਹੈ ਇਹਦੇ ਅੰਦਰ ਇੱਛਾ ਫਿਰ ਭੇਜ ਦਿੰਦਾ ਜਿੰਨਾ ਜਿਹੜੇ ਦੇ ਅੰਦਰ ਇੱਛਾ ਭੇਜਦਾ ਰਹਿੰਦਾ ਸਾਡੀ ਇੱਛਾ ਜਨਮ ਤੋਂ ਆਉਂਦੀ ਹੈ ਸਾਨੂੰ ਕੋਈ ਸਾਨੂੰ ਸਜ਼ਾ ਨਹੀਂ ਹੈ ਇਸ ਕਰਕੇ ਦਿਆਲੂ ਕਿਹਾ ਕਿਰਪਾਲੂ ਕਿਹਾ ਹੈ ਇੱਛਾ ਸਾਡੀ ਹੈ ਜਨਮ ਲੈਣ ਦੀ ਜੇ ਸਾਡੀ ਇੱਛਾ ਨਾ ਰਹੇ ਜਨਮ ਦੀ ਫਿਰ ਕਹਿੰਦੇ ਠੀਕ ਹੈ ਇੱਧਰ ਵੀ ਤੇਰਾ ਹੀ ਸਾਡਾ ਹੀ ਘਰ ਹੈ ਇੱਧਰ ਵੀ ਸਾਡਾ ਹੀ ਘਰ ਹੈ ਜੇ ਐਜ ਰਹਿਣਾ ਚਾਹੁੰਦਾ ਘਰ ਤੇ ਵੀ ਆਪਣਾ ਹੀ ਹੈ ਕਿਹੜਾ ਬਗਾਨਾ ਆ ਲੋਕ ਕਿਹੜਾ ਬਗਾਨਾ ਨਾ ਪਰ ਲੋਕ ਬਗਾਨਾ ਨਾ ਇਹ ਲੋਕ ਬਗਾਨਾ ਦੋਏ ਕਰਨੇ ਨੇ ਵੀ ਤਾਂ ਬਾਹਰਲੇ ਕਰ ਲੈਣੇ ਬਾਹਰਲੇ ਰਹਿ ਅੰਦਰਲੇ ਕਰ ਲੈਣੇ ਅੰਦਰਲੇ ਰਹਿ ਦੋਏ ਕਰਨੇ ਨੇ ਕੋਈ ਕਹੇ ਬਾਹਰਲੇ ਕਰ ਹਵਾ ਹਵਾ ਵਧੀਆ ਹੈ ਅੰਦਰਲੇ ਘਰ ਦੀ ਮੈਨੂੰ ਠੀਕ ਮੈਂ ਤਾਂ ਬਾਹਰਲੇ ਘਰ ਫਿਰ ਬਾਹਰਲੇ ਰਹਿ ਕੋਈ ਨਹੀਂ ਬਾਹਰਲਾ ਕਰ ਇੱਕ ਅੰਦਰਲਾ ਘਰ ਦੋਏ ਕਰਨੇ ਇਹਦੀ ਇੱਛਾ ਤੇ ਡਿਪੈਂਡ ਕਰਦਾ ਕੋਈ ਕਿਸੇ ਦਾ ਦਖਲ ਨਹੀਂ ਇਸ ਕਰਕੇ ਇਹਨੂੰ ਆਪੇ ਆਇਆ ਆਪੇ ਜਿਹੜਾ ਲੱਗਦਾ ਹੈ ਨਾ ਆਪ ਇਹਦੀ ਆਪਣੀ ਮਰਜ਼ੀ ਤੇ ਹੈ ਇੱਥੇ ਰਹਿਣਾ ਚਾਹੁੰਦਾ ਜਾਂ ਨਹੀਂ ਰਹਿਣਾ ਚਾਹੁੰਦਾ ਆਪਣੇ ਹੱਥੀ ਆਪਣਾ ਕਾਜ ਸਵਾਰਨਾ ਚਾਹੁੰਦਾ ਜਾਂ ਨਹੀਂ ਚਾਹੁੰਦਾ ਇਹਦੇ ਤੇ ਡਿਪੈਂਡ ਹੈ ਗੁਰਬਾਣੀ ਨੇ ਤਾਂ ਉਪਦੇਸ਼ ਦਿੱਤਾ ਪਰਮੇਸ਼ਰ ਨੇ ਤਾਂ ਉਪਦੇਸ਼ ਦਿੱਤਾ ਗੱਲ ਦੱਸਦੀ ਗੱਲ ਉਹਨਾਂ ਨੇ ਦੱਸੀ ਕਿਸੇ ਆਦਮੀ ਦੇ ਥਰੂ ਇਹਨੂੰ ਸਮਝਾਇਆ ਤਾਂ ਭਲੇਖਾ ਕੱਢਤਾ ਵੀ ਆਹ ਗੱਲ ਹੈ ਤੇਰੀ ਮਰਜ਼ੀ ਹੈ ਦੋਏ ਘਰ ਆਪਣੇ ਹੀ ਨੇ ਕੋਈ ਗੱਲ ਨਹੀਂ ਹੈ ਇੱਥੇ ਮੁਕਦਾ ਇੱਥੇ ਵੀ ਕੁਝ ਨਹੀਂ ਇੱਥੇ ਪਰ ਬੰਦਾ ਬਣ ਕੇ ਰਹੇਗਾ ਚੰਗੀ ਗੱਲ ਹੈ ਨਾ ਬੰਦਾ ਬਣੇਗਾ ਇੱਥੇ ਸਰਕਾਰਾਂ ਹੈਗੀਆਂ ਨੇ ਇੱਥੇ ਵੀ ਸਿਸਟਮ ਹੈਗਾ ਹਾਂਜੀ ਆਤਮਾ ਬਾਸ ਦੇਵਸ ਹੈ ਜੇ ਕੋ ਜਾਣੇ ਕੋ ਜੇ ਕੋਈ ਇਸ ਗੱਲ ਦਾ ਭੇਦ ਜਾਣ ਲਵੇ ਆਤਮਾ ਦਾ ਨਿਵਾਸ ਕਿੱਥੇ ਹੈ ਆਤਮਾ ਕਿੱਥੋਂ ਪੈਦਾ ਹੁੰਦੀ ਹੈ ਕਿੱਥੇ ਜਾ ਕੇ ਸਮਾਉਂਦੀ ਹੈ ਇਹ ਵੇਦ ਜੇ ਕੋਈ ਜਾਣ ਲਵੇ ਨਾਨਕ ਤਾਕਾ ਦਾਸ ਹੈ ਸੋਈ ਨਰਨ ਨਾਨਕ ਕਹਿੰਦਾ ਮੈਂ ਤਾਕਾ ਦਾਸ ਨਾਨਕ ਦਾ ਖੁਦ ਵੀ ਜਾਣਦਾ ਭੇਦ ਨੂੰ ਫਿਰ ਦਾਸ ਕਹਤੇ ਇਹ ਭੇਦ ਨੂੰ ਤਾਂ ਨਾਨਕ ਆਪ ਜਾਣਦਾ ਪਰ ਉਹ ਕਹਿੰਦਾ ਵੀ ਜਿਹੜਾ ਇਹ ਭੇਜ ਜਾਣਦਾ ਹੈ ਚਾਹੇ ਉਹ ਮੇਰਾ ਚੇਲਾ ਜਾਂ ਮੈਂ ਉਹਦਾ ਦਾਸ ਹਾਂ ਦੱਸੋ ਕੋਈ ਇਹੋ ਜਿਹਾ ਗੁਰੂ ਦੇਖਿਆ ਇਹੋ ਜਿਹਾ ਗੁਰੂ ਕੋ ਦੇਖਿਆ ਜਿਹੜਾ ਇਹ ਕਹਿੰਦਾ ਹੋਵੇ ਵੀ ਜਿਹੜਾ ਮੇਰਾ ਚੇਲਾ ਹੀ ਹੈ ਚਲੋ ਚੇਲਾ ਹੀ ਕਹਿ ਦਿੰਦੇ ਸਿੱਖ ਹੈ ਜਿਹੜਾ ਇਹ ਭੇਦ ਜਾਣ ਲਵੇ ਜੋ ਮੈਂ ਕਿਹਾ ਬੁੱਝ ਲਵੇ ਮੈਂ ਉਹਦਾ ਹੀ ਦਾਸ ਹਾਂ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਅਜੋ ਇਹ ਤੋਂ ਵੀ ਥੱਲੇ ਦੀ ਗੱਲ ਹੈ ਅਜੋ ਹੋਰ ਇਹ ਤੋਂ ਹੋਰ ਥੱਲੇ ਇੱਕ ਪੌੜੀ ਹੋਰ ਥੱਲੇ ਜਿਸ ਜਨ ਕੋ ਪ੍ਰਭ ਕਹਿੰਦੇ ਜਿਹਨੂੰ ਪਿਆਸ ਹੈ ਲੱਗਿਆ ਹੀ ਨਾਨਕ ਤਾਂ ਕੇ ਬਲ ਬਲ ਜਾ ਸਕਦਾ ਦਾਸਤਾਨ ਉਹਦੇ ਬਲਿਆਰੀ ਉਹਦੇ ਕੁਰਬਾਨ ਕਿਉਂਕਿ ਉਹ ਇੱਕ ਡਿਗਰੀ ਥੱਲੇ ਉਹਦੇ ਕੁਰਬਾਨ ਜੋ ਦੀਸੇ ਗੁਰ ਸਿਖੜਾ ਉਹ ਇਹਦੇ ਬਰਾਬਰ ਦੀ ਗੱਲ ਹੈ ਪਿਆਸੇ ਵਾਲੀ ਗੱਲ ਹੈ ਜਿਹੜਾ ਜਿਸ ਨੇ ਮੈਨੂੰ ਲਾਗਾ ਉਹਦੇ ਅੱਗੇ ਦੀਵਾ ਹੋ ਕੇ ਚੱਲਣਾ ਚਾਹੀਦਾ ਉਹਦੀ ਗੱਲ ਮੰਨ ਕੇ ਮੰਨਣੀ ਚਾਹੀਦੀ ਹੈ ਉਹਦੇ ਪਿੱਛੇ ਲੱਗਣਾ ਚਾਹੀਦਾ ਨਾਨਕ ਤਾਕਾ ਦਾਸ ਹੈ ਸੋਈ ਨਰੰਜਨ ਦੇਵ ਉਹ ਜਿਹੜਾ ਆਦਮੀ ਹੈ ਨਰੰਜਨ ਦੇਵ ਹੈ ਦੇਵਾ ਨਹੀਂ ਹੈ ਉਹ ਦੇਵਤਾ ਨਹੀਂ ਹੈ ਨਰੰਜਨ ਦੇਵ ਹੈ ਨਾ ਦੇਵ ਰਹਾ ਨਾ ਦੇਵਤਾ ਰਹਾ ਦੋਈ ਨੇ ਦੇਵ ਨਹੀਂ ਰਿਹਾ ਦੇਵਤਾ ਨਹੀਂ ਰਿਹਾ ਇੱਕ ਨਵੀਂ ਚੀਜ਼ ਬਣ ਗਿਆ ਦੇਵ ਬਣ ਗਿਆ ਨਾਮ ਦੇਵ ਹੈ ਉੱਤੇ ਨਾਮ ਦਿਓ ਆਇਆ ਫਿਰ ਪਹਿਲਾ ਨਾਮ ਦੇਵ ਨਹੀਂ ਆਇਆ ਨਾ ਦੇਵ ਨਹੀਂ ਆ ਸਕਦਾ ਦੇਵਤਾ ਹੁੰਦਾ ਦੇਵਾ ਵੀ ਅਦਾ ਹੁੰਦਾ ਦੇਵ ਵੀ ਅਦਾ ਹੁੰਦਾ ਇੱਥੇ ਦਿਓ ਲਫ਼ਜ਼ ਲੱਗਿਆ ਜਿਹਦੇ ਥਰੂ ਨਾਮ ਦਿੱਤਾ ਜਾਂਦਾ ਹੈ ਨਾਮ ਦਿਓ ਕੌਣ ਹੈ ਜਿਹਦੇ ਥਰੂ ਪਰਮੇਸ਼ਰ ਨਾਮ ਦੇ ਰਿਹਾ ਸੰਸਾਰ ਨੂੰ ਵੰਡ ਰਿਹਾ ਉਹ ਨਾਮ ਦਿਓ ਹੈ ਜਿਹਦੇ ਥਰੂ ਸੰਸਾਰ ਨੂੰ ਨਾਮ ਦਿੱਤਾ ਜਾ ਰਿਹਾ ਹੈ ਉਹ ਨਾਮ ਦੇਵ ਹੈ ਉਹ ਨਾਮ ਦੇਵ ਨਹੀਂ ਹੁੰਦਾ ਦੇਵ ਨੂੰ ਤਾਂ ਨਾਮ ਚਾਹੀਦਾ ਆਪ ਨੂੰ ਦੇਵ ਨੂੰ ਤਾਂ ਜੋ ਆਪ ਚਾਹੀਦਾ ਦਿੱਤੀ ਤੀਜਾ ਨਾਮ ਆ ਗਿਆ ਨਾ ਦੇਵ ਰਿਹਾ ਨਾ ਦੇਵਾ ਰਿਹਾ ਦੇਵ ਬਣ ਗਿਆ ਇਹਨਾਂ ਨੇ ਦੇਵ ਦਾ ਰੂਪ ਉਲਟਾ ਬਣਾਇਆ ਦਿਓ ਦਾ ਉਲਟਾ ਨਹੀਂ ਨਾ ਜਿਹੜਾ ਦਿਓ ਲੱਗਦਾ ਹੈ ਸਾਡੀ ਭਾਸ਼ਾ 'ਚ ਉਹ ਤਾਂ ਡਰਦੇ ਨੇ ਡਰਾਉਣਾ ਨੂੰ ਬਣਾਇਆ ਦਿਓ ਦਾ ਇਹਨਾਂ ਨੇ ਬਣਾਇਆ ਨਹੀਂ ਦਿਓ ਦਾ ਕਿਉਂ ਬਣਾਇਆ ਉਹਦੇ ਤੇ ਡਰਦੇ ਨੇ ਦਿਓ ਤੇ ਦਿਓ ਕਾਲ ਰੂਪ ਹੈ ਨਾ ਦਾ ਹੁਕਮ ਇਹ ਸੱਚ ਤੇ ਡਰਦੇ ਨੇ ਸੱਚ ਕਾਲ ਹੈ ਸਭ ਦਾ ਸੱਚ ਕਾਲ ਹੈ ਤਾਂ ਸੱਚ ਕਾਲ ਕੂੜ ਵਰਤੇ ਕੂੜੀਆਂ ਮਤਾਂ ਦਾ ਕਾਲ ਹੈ ਕੂੜੀਆਂ ਮਤਾਂ ਦੇ ਉਹ ਤੋਂ ਡਰਦੀਆਂ ਹੁੰਦੀਆਂ ਤਦਨੀਆਂ ਕਾਲ ਜੋ ਹੈ ਕੂੜ ਦਾ ਮਹੱਲਾ ਪਹਿਲਾ ਕਾਤਿਕ ਹੋਰ ਗੱਲ ਦੇਵ ਦੇਵ ਦੀ ਜਿਆਦਾ ਦਿਖਾਈਆਂ ਨੇ ਬੜ ਬੜੀਆਂ ਦਿਖਾਈਆਂ ਨੇ ਨਾ ਤਦੋਂ ਪਾਸ਼ਾ ਨੇ ਮੰਨੀਆਂ ਨੇ ਜਿਤੇ ਔਲੀਆ ਅੰਬੀਆ ਗੌਸ ਹੋਏ ਹਨ ਸਦਾ ਕਾਲ ਕੇ ਅੰਤ ਦਾੜਾ ਤਲਾ ਹੈ ਜਾਲਾਂ ਦਿਖਾਈਆਂ ਨੇ ਉਹ ਦੇਵ ਹੀ ਹੈ ਇਹਨਾਂ ਦਾ ਸੱਚ ਮਹਾਦਾਲ ਦਾਲੰ ਸੁਸ਼ੋਭਨ ਅਪਾਰਮ ਜਿਨਾ ਚਰਬਿਆਂ ਜੀਵ ਜਗਤ ਹਜ਼ਾਰਾਂ ਕਿਹਾ ਨਾ ਉਹੀ ਦਿਓ ਹੈ ਨਾਲ ਜਿਹੜਾ ਸੰਸਾਰ ਨੂੰ ਚੱਬ ਰਿਹਾ ਤਾੜਰ ਦੇ ਨੇ ਉਹਦੇ ਰਾਏ ਹੋਏ ਵੀ ਨੇ ਉਹ ਦਸ ਤੇ ਉਸੇ ਦਾ ਨਕਸ਼ਾ ਹੈ ਖਿੱਚਿਆ ਹੋਇਆ ਜਿਹੜਾ ਇਹਨਾਂ ਦਾ ਦਿਓ ਹੈ ਨਾ ਉਹੀ ਹੈ